ਆਸਨ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋ ਏਕਾ ਵਾਰ ਸੋ ਏਕਾ ਵਾਰ ਆਸਣ ਲੋਏ ਲੋਏ ਭੰਡਾਰ ਜਿੰਨੀਆਂ ਵੀ ਜਿੰਨੇ ਵੀ ਪਲੈਨਟ ਨੇ ਧਰਤੀਆਂ ਨੇ ਉਹਨਾਂ ਤੇ ਜਿੰਨੇ ਵੀ ਜੀਵ ਨੇ ਚਾਹੇ ਪਸ਼ੂ ਨੇ ਪੰਛੀ ਨੇ ਬਿਰਖ ਨੇ ਅਸਥਾਵਰ ਲਫ਼ਜ਼ ਜਿਹੜਾ ਵਰਤਿਆ ਨਾ ਅਸਥਾਰ ਪਰ ਵਿਰਛਾਂ ਵਾਸਤੇ ਵਰਤਿਆ ਹੈ ਅਸਾਵਰ ਦਾ ਮਤਲਬ ਇੱਕ ਜਗ੍ਹਾ ਸਟਿਲ ਖੜਾ ਹੋਇਆ ਜਿਹੜਾ ਹਿੱਲਦਾ ਜਲਦਾ ਨਹੀਂ ਤੁਰਦਾ ਨਹੀਂ ਹੈ ਅਸਾਵਰ ਦਾ ਅਰਥ ਪਹਾੜ ਕਰਦਾ ਅਸਾਵਰ ਦਾ ਅਰਥ ਖੜਾ ਇੱਕ ਥਾਂ ਗੱਡਿਆ ਹੋਇਆ ਬਿਰਖ ਅਸਾਵਰ ਜਿਹੜੇ ਖੜੇ ਨੇ ਬਿਰਖ ਇੱਕ ਜਗ੍ਹਾ ਬਹੁਤ ਵਿਦ ਜੋਨ ਪਰ ਵਿਸਤ੍ਰਿਤ ਸ਼੍ਰੇਣੀਆਂ ਨੇ ਅਸਲ ਚ ਇਹਨੂੰ ਸ਼੍ਰੇਣੀਆਂ ਨੂੰ ਉਹ ਸਮਝੇ ਨਹੀਂ ਸ਼੍ਰੇਣੀਆਂ ਖਾਣੀਆਂ ਹੱਡ ਨੇ ਸ਼੍ਰੇਣੀਆਂ ਹੱਡ ਨੇ ਜਦ ਪਸ਼ੂ ਪੰਛੀ ਬਿਰਖ ਕੇ ਹੈ ਇਹ ਸ਼੍ਰੇਣੀਆਂ ਨੇ ਤਨ ਖਾਣੀਆਂ ਨਹੀਂ ਹਨ ਖਾਣੀਆਂ ਨੇ ਜੀ ਜੇਰ ਜਸੇ ਤਜ ਉਤਪਜ ਉਹਨਾਂ ਨੇ ਚਾਰ ਬਣਾਉਣੀਆਂ ਸੀ ਉਹ ਨੇ ਉਹਨੇ ਪਹਾੜ ਕਰਤਾ ਨਾਲ ਪਹਾੜ ਤਾਂ ਜਾਣੇ ਨਹੀਂ ਹੁੰਦੀ ਜੀਵ ਨਹੀਂ ਪੱਥਰ ਦਾ ਜੀਵ ਨਹੀਂ ਪੱਥਰ ਜਾਤ ਹੁੰਦੀ ਹੈ ਕਿਤੇ ਪੱਥਰ ਦਾ ਆਤਮਾ ਨਹੀਂ ਹੁੰਦੀ ਖੈਰ ਗਲਤੀ ਹੈ ਉਹਨਾਂ ਦੀ ਕੀਤੀ ਹੋਈ ਸਾਰਿਆਂ ਦੀ ਵਿਦਵਾਨਾਂ ਨੇ ਕੀਤੀ ਅਜੇ ਤੱਕ ਕਿਸੇ ਨੇ ਕਿੰਤੂ ਨਹੀਂ ਕੀਤਾ ਯੂਨੀਵਰਸਿਟੀ ਵਾਲਿਆਂ ਨੇ ਵੀ ਕਿੰਤੂ ਨਹੀਂ ਕੀਤਾ ਵੀ ਇਹ ਕੀ ਕੀਤਾ ਹੈ ਹਜ਼ਾਰਾਂ ਗਲਤੀਆਂ ਨੇ ਜਿਨ੍ਹਾਂ ਤੇ ਯੂਨੀਵਰਸਿਟੀ ਵਾਲਿਆਂ ਨੇ ਕਿੰਤੂ ਨਹੀਂ ਕੀਤਾ ਕੁੱਲ ਮਿਲਾ ਕੇ ਵਿਦਵਾਨ ਜਿਹੜੇ ਹੁੰਦੇ ਨੇ ਉਹ ਹੋਰ ਹੁੰਦੇ ਨੇ ਵਿਦਵਾਨ ਵਿਦਵਾਨ ਨਹੀਂ ਹੁੰਦੇ ਵਿਦਵਾਨ ਵਿਦਿਆ ਪੈਦਾ ਕਰਦੇ ਨੇ ਵਿਦਵਾਨ ਉਹਨਾਂ ਦਾ ਅਨੁਸਰਣ ਕਰਦੇ ਨੇ ਵਿਦਿਆ ਪੜ੍ਹਦੇ ਨੇ ਬੁੱਧਵਾਨਾਂ ਦੀ ਤਾਂ ਵਿਦਿਆ ਪੈਦਾ ਕੀਤੀ ਹੋਈ ਹੈ ਵਿਦਿਆ ਬੁੱਧੀ ਦੀ ਉਪਜ ਹੁੰਦੀ ਹੈ ਖੋਜੀ ਹੁੰਦਾ ਵਿਦਵਾਨ ਵਿਦਵਾਨ ਖੋਜੀ ਕੋਈ ਨੂੰ ਪੜਨ ਵਾਲਾ ਹੁੰਦਾ ਪੂਰੀ ਸਮਝ ਵੀ ਨਹੀਂ ਆ ਸਕਦੀ ਵਿਦਵਾਨ ਨੂੰ ਜਿੰਨਾ ਖੋਜੀ ਹੁੰਦਾ ਉਹਨਾਂ ਵਿਦਵਾਨ ਨਹੀਂ ਹੋ ਸਕਦਾ ਖੋਜੀ ਬਣ ਕੇ ਤਾਂ ਕਹਾਂ ਜਿੱਦਣ ਵਿਦਵਾਨ ਖੋਜੀ ਬਣ ਗਿਆ ਤਾਂ ਉਹ ਖੋਜ ਨੂੰ ਪਿੱਛੇ ਵਾਲੇ ਨੂੰ ਗਾਹ ਵਧਾਉ ਜਿੰਨਾ ਜਰ ਵਿਦਵਾਨ ਉਹਨਾਂ ਜਰ ਖੋਜੀ ਤੋਂ ਥੱਲੇ ਹੋ ਸਾਰੇ ਦੇਖ ਲੋ ਕਿਤੇ ਕਿਸੇ ਖੇਤਰ ਦੇ ਸਭ ਥੱਲੇ ਰਹੂਗਾ ਇਹ ਇੱਕ ਸਚਾਈ ਹੈ ਇਹ ਵੀ ਖੋਜ ਹੈ ਇਧਰ ਨਿਰਾਕਾਰੀ ਦੁਨੀਆ ਦੇ ਵਿੱਚ ਵੀ ਖੋਜ ਹੈ ਇੱਕ ਕੀ ਹੈ ਨਿਰਾਕਾਰ ਕੀ ਹੈ ਖੋਜ ਦਾ ਵਿਸ਼ਾ ਹੈ ਇਸ ਮਨ ਕੋ ਕੋਈ ਖੋਜੋ ਭਾਈ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਗਲਤ ਕਹੀਆਂ ਹੋਈਆਂ ਉਹਨਾਂ ਨੇ ਪੜੀਆਂ ਨੇ ਖੋਜੀਆਂ ਨੇ ਜੇ ਖੋਜੀ ਹੁੰਦੀ ਬਾਣੀ ਤੇ ਲੱਭ ਲੈਂਦੇ ਵੀ ਇੱਥੇ ਗਲਤੀ ਹੁੰਦੀ ਖੋਜੀਆਂ ਨੇ ਗਲਤੀ ਲੱਭ ਲਈ ਇਹ ਕੀ ਲਿਖ ਦਿੱਤਾ ਇੱਕ ਖੋਜ ਦੀ ਦ੍ਰਿਸ਼ਟੀ ਨਾਲ ਪੜਦਾ ਇੱਕ ਹੁੰਦਾ ਵਾਚਣਾ ਇੱਕ ਹੁੰਦਾ ਪੜਨਾ ਦੋ ਗੱਲਾਂ ਅੱਡ ਅੱਡ ਨੇ ਪੇਪਰ ਬੱਚੇ ਦਿੰਦੇ ਨੇ ਉਹ ਜਿਹੜੇ ਇਹਨੂੰ ਦੇ ਪੇਪਰਾਂ ਦੇ ਨੰਬਰ ਲਾਉਂਦੇ ਨੇ ਵਾਜਦੇ ਨੇ ਦੇਖ ਪੜਦੇ ਨਹੀਂ ਪੜਦੇ ਨਹੀਂ ਪੜਦੇ ਵੀ ਨੇ ਪਰ ਨੰਬਰ ਦੇਣ ਦੀ ਦ੍ਰਿਸ਼ਟੀ ਨਾਲ ਪੜਦੇ ਨੇ ਵਾਚਣਾ ਕਹਿੰਦੇ ਨੇ ਉਹਨੂੰ ਵਾਚਣਾ ਲਫ਼ਜ਼ ਵਰਤੇ ਉਹਦੇ ਵਾਸਤੇ ਗਲਤੀ ਦੇਖਣੀ ਕਿੱਥੇ ਹੈ ਸਿਮਰਤ ਪ੍ਰਾਣ ਵਾਚੀ ਹੈ ਵਾਚੀ ਹੈ ਲੱਗਦਾ ਹੈ ਸਿਮਰਤ ਪ੍ਰਾਣਾ ਦੀਆਂ ਗੱਲਾਂ ਜਿਹੜੀਆਂ ਚ ਲਿਖੀਆਂ ਹੋਈਆਂ ਨੇ ਉਹ ਗੁਰੂ ਘਰ ਦੇ ਰੋਜ਼ ਵਾਚੀਆਂ ਜਾਂਦੀਆਂ ਨੇ ਕੋਖੀਆਂ ਜਾਂਦੀਆਂ ਨੇ ਵੀ ਰਾਵਣ ਕੌਣ ਹੋਇਆ ਫਿਰ ਰਾਮ ਕੌਣ ਹੋਇਆ ਜਿਹੜਾ ਰੋਇਆ ਰਾਮ ਨਕਾਲਾ ਪਿਆ ਸੀਤਾ ਲਛਣ ਵਿਛੜ ਗਿਆ ਸੀਤਾ ਲਛਣ ਤਾਂ ਉਹਦੇ ਨਾਲ ਗਏ ਨੇ ਰਾਮ ਦੇ ਉਹ ਤਾਂ ਵਿਛੜੇ ਨਹੀਂ ਸੀਤਾ ਲਛਣ ਦੋਏ ਇਕੱਠੇ ਨੇ ਨਾ ਨਕਾਲਾ ਪੈ ਸਰ ਘਰੋਂ ਕੱਢਿਆ ਗਿਆ ਰਾਮ ਉਸ ਵੇਲੇ ਰੋਇਆ ਰਾਮ ਰੋਇਆ ਕੋਈ ਨਹੀਂ ਸੀਤਾ ਲਛਣ ਵਿਛੜੇ ਕੋਈ ਨਹੀਂ ਫਿਰ ਗੱਲ ਕੀ ਹੋਈ ਇਹਨੂੰ ਵਚਣ ਨੂੰ ਖੋਜ ਦਾ ਵਿਸ਼ਾ ਹੋ ਗਿਆ ਤਾਂ ਵਿਛੜਿਆ ਕੌਣ ਵਿਛੜਿਆ ਕਰਦੇ ਜਿਨ੍ਹਾਂ ਤੋਂ ਅੱਡ ਹੋ ਕੇ ਬਰਬਾਦ ਨੂੰ ਗਏ ਨੇ ਵਿਛੜੇ ਨੇ ਵਿਛੜੀ ਮਾਂ ਵਿਛੜਿਆ ਪਿਓ ਵਿਛੜੇ ਭਾਈ ਤੇ ਲਿਖਤਾ ਸੀ ਦਾ ਰਾਮ ਵਿਛੜ ਗਿਆ ਜਿਹੜੇ ਨਾਲ ਗਏ ਇਹ ਗੱਲ ਕੁਛ ਹੋਰ ਹੈ ਇਹ ਉਸ ਰਾਮ ਦੀ ਗੱਲ ਨਹੀਂ ਜਿਹੜੀ ਰਵਾਇਤ ਵਾਲੀ ਹੈ ਇਹ ਕੋਈ ਹੋਰ ਰਾਮ ਹੈ ਇਹਨੂੰ ਵਾਚਣਾ ਜਿਹਨਾਂ ਨੇ ਵਾਚਿਆ ਉਹਨਾਂ ਨੇ ਲੱਭ ਬੁਝ ਲਿਆ ਬਾਚ ਕੇ ਬੁਝਣਾ ਹੁੰਦਾ ਜਿਨ੍ਹਾਂ ਨੇ ਪੜਿਆ ਉਹਨਾਂ ਨੇ ਬਚਿਆ ਨਹੀਂ ਜਿਨ੍ਹਾਂ ਉਹਨਾਂ ਨੇ ਬੁਝਿਆ ਕੁਝ ਨਹੀਂ ਉਹਨਾਂ ਨੇ ਉਹੀ ਰਾਮ ਮੰਨ ਕੇ ਚੱਲੇ ਹੋਏ ਨੇ ਜਿਨ੍ਹਾਂ ਨੇ ਬਾਜ ਲਿਆ ਉਹਨਾਂ ਨੇ ਬੁਝ ਲਿਆ ਕਿ ਰਾਮ ਕਿਹੜੇ ਦੀ ਗੱਲ ਇਹ ਉਸ ਰਾਮ ਦੀ ਗੱਲ ਆ ਜਿਹੜਾ ਸਭੇ ਘਟ ਰਾਮ ਬੋਲੇ ਜਿਹੜਾ ਸਾਰਿਆਂ ਦੇ ਅੰਦਰ ਬੋਲਦਾ ਜਿਹਨੂੰ ਕਬੀਰ ਕਹਿੰਦਾ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਜੇ ਬੋਲਦਾ ਹੈ ਤਾਂ ਦੱਸ ਕੌਣ ਬੋਲਦਾ ਜੇ ਰਾਮ ਨਹੀਂ ਬੋਲਦਾ ਸਾਰਿਆਂ ਦੇ ਅੰਦਰ ਤੂੰ ਅੰਦਰ ਬਣਦਾ ਰਾਮ ਹੈਗਾ ਮੈਨੂੰ ਉਹਦਾ ਬੋਲਦਾ ਵੀ ਸੁਣਦਾ ਮੈਨੂੰ ਉਹਦੀ ਅੰਤਰਾਤਮਾ ਦੀ ਆਵਾਜ਼ ਵੀ ਸੁਣਦੀ ਅੰਤਰਾਤਮਾ ਹੀ ਰਾਮ ਹੈ ਸਿੱਟਾ ਜਾਂ ਬਾਕੀ ਗੱਲ ਸਿੱਟਾ ਇਹ ਨਿਕਲਿਆ ਵੀ ਅੰਤਰਾਤਮਾ ਨੂੰ ਰਾਮ ਕਿਹਾ ਹੈ ਬੋਲਦਾ ਉਹਦੀ ਆਵਾਜ਼ ਹੈ ਸਾਰੀ ਦੁਨੀਆ ਮੰਨਦੀ ਹੈ ਜੋ ਅੰਤਰਾਤਮਾ ਇਹ ਜੇ ਰਾਮ ਹੈ ਤਾਂ ਹੀ ਕਹਿ ਕੋ ਕਬੀਰ ਤੂੰ ਰਾਮ ਕੀ ਅਣਸ ਇਹ ਉਸੇ ਰਾਮ ਦੀ ਅਣਸ ਹੈ ਜਿਹੜਾ ਜੀਵ ਸਿੱਧ ਹੋ ਗਿਆ ਵੀ ਬਿਲਕੁਲ ਇਹ ਗੱਲ ਸਹੀ ਹੈ ਸਾਡੀ ਬਾਚੇ ਤੋਂ ਪਤਾ ਲੱਗਿਆ ਜਿਨ੍ਹਾਂ ਨੇ ਬਾਚਿਆ ਨਹੀਂ ਉਹਨਾਂ ਨੇ ਕਹਿੰਦਾ 700 7000 ਵਾਰ ਰਾਮ ਆਇਆ ਹੋਇਆ ਉਹ ਯੁੱਧਿਆ ਦਾ ਰਾਮ ਕਿੱਥੇ ਆਇਆ ਹੈ ਇਹਦਾ ਹੋਰ ਰਾਮ ਹੈ ਯੁੱਧਿਆ ਦਾ ਰਾਮ ਦੀ ਗੱਲ ਨਹੀਂ ਹੈ ਇਹ ਰਾਮ ਸਾਰਿਆਂ ਦੇ ਅੰਦਰ ਵਾਲਾ ਰਾਮ ਹੈ ਇਹ ਰਾਮ ਨਾ ਕਦੇ ਜੰਮਿਆ ਨਾ ਕਦੇ ਮਰਿਆ ਇਹ ਰਾਮ ਹੈ ਪਿਤਾ ਮਰਦਾ ਹੀ ਨਹੀਂ ਹੈ ਆਸਣ ਲੋਏ ਲੋਏ ਪੰਡਾ ਆਸਣ ਲੋਏ ਲੋਏ ਪੰਡਾ ਇਸ ਰਾਮ ਦਾ ਆਸਣ ਸਾਰਿਆਂ ਦੇ ਅੰਦਰ ਹੈ ਜਿੱਥੇ ਜੋਤ ਹੈ ਮਨ ਉੱਥੇ ਰਾਮ ਹੈ ਉਹਦਾ ਆਸਣ ਜਮਾਇਆ ਹੋਇਆ ਰਾਮ ਬੈਠਾ ਹੈ ਅੰਦਰ ਸਾਰਿਆਂ ਦੇ ਆਸਣ ਲਾ ਕੇ ਆਪਣਾ ਜਿੱਥੇ ਜੋਤ ਹੈ ਲੋ ਲੋ ਜੋਤ ਨੂੰ ਕਹਿੰਦੇ ਨੇ ਲੋਕ ਕੀ ਹੁੰਦੀ ਜੋਤ ਹੁੰਦੀ ਹੈ ਨਾ ਜਿੱਥੇ ਲੋਏ ਹੈ ਉੱਥੇ ਉਹਦਾ ਆਸਣ ਹੈ ਰਾਮ ਦਾ ਅੰਦਰ ਓਏ ਰਾਮ ਤੋਂ ਪੁੱਛ ਕੇ ਚੱਲੋ ਚੱਕਰ ਵੀ ਚੋਂ ਨਿਕਲਣਾ ਕਿਵੇਂ ਅੰਤਰਾਤਮਾ ਦੀ ਆਵਾਜ਼ ਨਾਲ ਪੁੱਛ ਕੇ ਚੱਲੋ ਜਿੱਥੇ ਫਸ ਜਾਂਦੇ ਉੱਥੇ ਪੁੱਛਦੇ ਹੀ ਹਾਂ ਜਦ ਅਸੀਂ ਵਿਚਾਰਦੇ ਹਾਂ ਨਾ ਵੀ ਹੁਣ ਕਿਵੇਂ ਕਰੀਏ ਅਸਲ ਰਾਮ ਨਾਲੇ ਵਿਚਾਰ ਕਰਦੇ ਅੰਦਰ ਵਾਲੇ ਨੂੰ ਭਾਵੇਂ ਉਹ ਦੀਨਾ ਨਹੀਂ ਅੰਦਰ ਨੂੰ ਝਾਕਦੇ ਉਹ ਵੀ ਹੁਣ ਕੀ ਕਰੀਏ ਬਾਹਰ ਨੂੰ ਤਾਂ ਨਹੀਂ ਝਾਕਦੇ ਵਿਚਾਰ ਦੇ ਕਹਿੰਦਾ ਕਿਹਦੇ ਨਾਲ ਵਿਚਾਰਦਾ ਆਪਣੇ ਦਿਲ ਨਾਲ ਦਿਲ ਵਿੱਚ ਫਿਰ ਕੌਣ ਹੈ ਦਿਲ ਵਿੱਚ ਰਾਮ ਬੰਦੇ ਖੋਜ ਦਿਲ ਹਰ ਰੋਜ਼ ਦਿਲ ਵਿੱਚ ਤਾਂ ਉਹੀ ਬੈਠਾ ਉਹਦੇ ਨਾਲ ਗੱਲ ਕਰਦਾ ਬਸ ਵਿਚਾਰ ਦਾ ਫਰਕ ਹੈ ਵਿਚਾਰੀ ਨਹੀਂ ਗੱਲ ਅਸਲ ਲੋਏ ਭੰਡਾਰ ਜੋ ਕੁਝ ਪਾਇਆ ਸੋ ਇੱਕਾ ਵਾਰ ਆਸਣ ਲੋਏ ਲੋਏ ਆਸਣ ਜਮਾਇਆ ਹੋਇਆ ਹਰ ਜਗ੍ਹਾ ਬਾਕੀ ਰਹਿ ਗਿਆ ਭੰਡਾਰ ਆ ਜਿਹੜੀ ਮਾਇਆ ਹੈ ਬਾਹਰ ਮਾਇਆ ਅੰਦਰ ਆਪ ਹੈ ਉਹ ਅੰਦਰ ਤਾਂ ਰਾਮਦਾਸ ਹੈ ਬਾਹਰ ਪਦਾਰਥ ਦੇਖੋ ਬਾਹਰਲੇ ਸਰੀਰ ਦਾ ਖੁਰਾਕ ਬਾਹਰ ਹੈ ਜਿਹੜਾ ਸਰੀਰ ਬਾਹਰਲਾ ਪੰਜ ਤੱਤਾਂ ਦਾ ਇਹਦੀ ਸਾਰੀ ਖੁਰਾਕ ਇਹਦੀ ਹੈ ਬਾਹਰ ਤਾਂ ਅੰਦਰਲੇ ਸਰੀਰ ਦੀ ਖੁਰਾਕ ਰਾਮ ਕੋਲ ਹੈ ਭੰਡਾਰ ਉਹਦੇ ਕੋਲ ਗਿਆ ਅੰਦਰ ਪਰ ਉਹ ਤਾਂ ਅਸੀਂ ਪੁੱਛਦੇ ਹੀ ਨਹੀਂ ਉਹਨੂੰ ਪੁੱਛ ਕੇ ਚੱਲਦੇ ਹੀ ਨਹੀਂ ਜੇ ਅੰਤਰਾਤਮਾ ਦੀ ਆਵਾਜ਼ ਦੇ ਅਨੁਸਾਰ ਚੱਲਿਆ ਕਿਤੇ ਫਸਦਾ ਹੀ ਨਹੀਂ ਗਲਤ ਕੰਮ ਕਰਦਾ ਹੀ ਨਹੀਂ ਬੁਰਾਈ ਇਹਦੇ ਗੱਲ ਪੈਂਦੀ ਹੋਈ ਨਹੀਂ ਬੁਰਾਈ ਜਦ ਪੈਂਦੀ ਹੈ ਜਦ ਉਹਦੀ ਗੱਲ ਨਹੀਂ ਮੰਨਦਾ ਉਹਦੀ ਗੱਲ ਅਣਸੁਣੀ ਕਰਕੇ ਕਰਦਾ ਹੈ ਅਸਲ ਲੋਏ ਲੋਏ ਪੰਡਾਰ ਪੰਡਾਰ ਰਾਮ ਦਾ ਗਿਆਨ ਦਾ ਪੰਡਾਰ ਰਾਮ ਕੋਲ ਹੈ ਸਰੀਰ ਬਾਹਰਲੇ ਦਾ ਪੰਡਾਰ ਬਾਹਰ ਹੈ ਜਿਹੜਾ ਬਾਹਰਲਾ ਭੰਡਾਰ ਹੈ ਜੋ ਕੁਝ ਪਾਇਆ ਸੋਏ ਕਬਰ ਇੱਕੇ ਵਾਰ ਪਾਤਾ ਤੇਰੇ ਸਭ ਕੁਝ ਤੇਰੇ ਜੋਗਾ ਗਿਆਨ ਰਾਮ ਨੂੰ ਵੀ ਦੇਤਾ ਜੋ ਤੈਨੂੰ ਚਾਹੀਦਾ ਰਾਮ ਤੋਂ ਲੈ ਲੈ ਜੋ ਆਤਮਾ ਨੂੰ ਚਾਹੀਦਾ ਆਤਮਾ ਦੀ ਖੁਰਾਕ ਰਾਮ ਕੋਲ ਹੈ ਸਰੀਰ ਦੀ ਖੁਰਾਕ ਬਾਹਰ ਵਿਖਰੀ ਹੋਈ ਹੈ ਬਥੇਰੀ ਸਰੀਰ ਦੀ ਖੁਰਾਕ ਵੀ ਹਵਾ ਨਹੀਂ ਮੁੱਕਦੀ ਹੈ ਹਵਾ ਦੀ ਸ਼ਾਰਟੇਜ ਨਹੀਂ ਹੁੰਦੀ ਪਾਣੀ ਦੀ ਸ਼ਾਰਟੇਜ ਨਹੀਂ ਹੁੰਦੀ ਇੱਕੇ ਵਾਰ ਪਾਤਾ ਜਦੋਂ ਮਰਜੀ ਪੀ ਲਓ ਕੁਝ ਨਹੀਂ ਮੁਕਦਾ ਇੱਥੇ ਆਬਾਦੀ ਵੱਧ ਜਾਏ ਚਾਹੇ ਆਬਾਦੀ ਘਟ ਜਾਏ ਕੋਈ ਫਰਕ ਨਹੀਂ ਪੈਂਦਾ ਇੱਕੋ ਵਾਰ ਬਾਤ ਬਾਤਾਂ ਪਰਮੇਸ਼ਰ ਨੇ ਸਾਰਾ ਕੁਝ ਪੰਜ ਤੱਤ ਜਿਹੜੇ ਪਾਉਣੇ ਸੀ ਵਾਧੂ ਹੈ ਮੁਕਦਾ ਨਹੀਂ ਫੇਰ ਵੀ ਅਸੀਂ ਸਟੋਰ ਕਰਦੇ ਹਾਂ ਵਿਸ਼ਵਾਸ ਨਹੀਂ ਵੀ ਮੁੱਕਣਾ ਜਾਵੇ ਅਸੀਂ ਸਟੋਰ ਕਿਉਂ ਕਰਦੇ ਹਾਂ ਜਾਨਵਰ ਨਹੀਂ ਕਰਦੇ ਹੋਰ ਕੋਈ ਜੂਨ ਨਹੀਂ ਕਰਦੀ ਸਿਰਫ ਆਦਮੀ ਤੋਂ ਬਿਨਾਂ ਆਦਮੀ ਤੋਂ ਬਿਨਾਂ ਨਹੀਂ ਕਰਦੀ ਇਸ ਕਰਕੇ ਜਾਨਵਰਾਂ 'ਚ ਵੈਰ ਵਿਰੋਧ ਨਹੀਂ ਹੁੰਦਾ ਜੇ ਹੁੰਦਾ ਤਾਂ ਟਾਈਮਲੀ ਹੁੰਦਾ ਵੈਰ ਨਹੀਂ ਹੁੰਦਾ ਟਾਈਮਲੀ ਹੁੰਦਾ ਹੈ ਗੁੱਸਾ ਉਹਨਾਂ ਦਾ ਗੁੱਸਾ ਜਾਨਵਰ ਵੀ ਲੜ ਪੈਂਦੇ ਨੇ ਟਾਈਮਲੀ ਹੁੰਦਾ ਬਹੁਤ ਦੂਰ ਤੱਕ ਮਗਰ ਨਹੀਂ ਜਾਂਦੇ ਉਹ ਉਹ ਜਿੰਨੇ ਏਰੀਏ ਤੇ ਉਹਨਾਂ ਨੂੰ ਹੁੰਦਾ ਵੀ ਤੂੰ ਨਾ ਉਹ ਏਰੀਏ 'ਚ ਬਾਹਰ ਨਿਕਲ ਗਿਆ ਉਹ ਆਪਣੇ ਪਿੱਛੇ ਪੜੇ ਹੁੰਦੇ ਨੇ ਫਿਰ ਆਦਮੀ ਨਹੀਂ ਪਿੱਛੇ ਛੱਡਦਾ ਦੁਸ਼ਮਣ ਦਾ ਕਿਤੇ ਵੀ ਚਲੇ ਜਾਂਦਾ ਅਤਵਾਦੀ ਜਿੱਥੇ ਵੀ ਚਲੇ ਜਾਂਦੇ ਨੇ ਜਿਹੜੇ ਦੇਹ 'ਚ ਸਿੱਖਾਂ ਨੇ ਵੀ ਲੈ ਕੇ ਆਉਣ ਉਹਨਾਂ ਨੂੰ ਕੋਈ ਕਤਲ ਕਰਕੇ ਚਲੇ ਜਾਂਦਾ ਹੈ ਮਗਾ ਕੇ ਉਹਨੂੰ ਸਜ਼ਾ ਦਿਓ ਆਦਮੀ ਪਿੱਛਾ ਕਰਦਾ ਜਿੱਥੇ ਤੱਕ ਇਹਨੂੰ ਲੱਭਦਾ ਜਿੱਥੇ ਤੱਕ ਇਹਦੀ ਕੋਸ਼ਿਸ਼ ਹੈ ਫੜਨ ਦੀ ਕੋਸ਼ਿਸ਼ ਕਰਦਾ ਇਹ ਆਦਮੀ ਦੀ ਨੇਚਰ ਬਦਲ ਗਈ ਇੱਥੇ ਨੈਚੁਰਲ ਨੇਚਰ ਆਦਮੀ ਦੀ ਨਹੀਂ ਰਹੀ ਇਹੀ ਦੁਖਦਾਇਕ ਗੱਲ ਹੈ ਨੇਚਰ ਦੇ ਪੈਰਲਲ ਆਦਮੀ ਨਹੀਂ ਚੱਲਦਾ ਨੇਚਰ ਦਾ ਵਿਰੋਧ ਕਰਨਾ ਇਹ ਇਹਦੇ ਦੁੱਖ ਦਾ ਕਾਰਨ ਹੁਣ ਵੀ ਹੁਣ ਤਾਂ ਮੰਨਦੇ ਨੇ ਸਾਰੇ ਜਿੰਨਾ ਕੁਦਰਤ ਦਾ ਵਿਰੋਧ ਕਰਾਂਗੇ ਉਹਨੇ ਫਸਦੇ ਚਲੇ ਜਾਵਾਂਗੇ ਜਿਹੜੇ ਵਿਰੋਧ ਕਰਨ ਵਾਲੇ ਨੇ ਵਿਦਵਾਨ ਸੀ ਬੁੱਧਵਾਨ ਨਹੀਂ ਸੀ ਬੁੱਧਵਾਨਾਂ ਨੇ ਕਦੇ ਵਿਰੋਧ ਕੀਤਾ ਹੀ ਨਹੀਂ ਕੁਦਰਤ ਦਾ ਰਿਸ਼ੀ મુનિ ਵੀ ਨਹੀਂ ਸੀ ਕਰਦੇ ਉਦੋਂ ਦਾ ਹਾਲਾਂਕਿ ਪੂਰੀ ਬੁੱਧ ਨਹੀਂ ਸੀ ઋਸ਼ੀ ਮੁਨੀ ਗੁਰਬਾਣੀ ਕਹਿੰਦੀ ਹੈ ਪੂਰੀ ਬੁੱਧ ਨਹੀਂ ਸੀ ਫੇਰ ਵੀ ਇਹਨਾਂ ਵਿਦਵਾਨਾਂ ਨੂੰ ਹਜ਼ਾਰਾਂ ਦਰਜੇ ਚੰਗੇ ਸੀ ਇੰਨੀ ਗੱਲ ਦੀ ਸਮਝ ਸੀ ਕਿ ਕੁਦਰਤ ਦਾ ਵਿਰੋਧ ਕਰਨ ਨਾਲ ਵਿਨਾਸ਼ ਹੈ ਹੋਰ ਕੁਝ ਨਹੀਂ ਅਸੀਂ ਵਿਕਾਸ ਦੀਆਂ ਗੱਲਾਂ ਕਰਦੇ ਹਾਂ ਕੁਦਰਤ ਦਾ ਵਿਰੋਧ ਕਰਕੇ ਵਿਕਾਸ ਹੋ ਹੀ ਨਹੀਂ ਸਕਦਾ ਵਿਨਾਸ਼ ਹੋਊਗਾ ਉਸ ਵਿਕਾਸ ਵਿੱਚ ਵੀ ਵਿਨਾਸ਼ ਛੁਪਿਆ ਹੋਇਆ ਜਿਹੜਾ ਅਸੀਂ ਵਿਕਾਸ ਸੋਚਿਆ ਨਾ ਵਿਦਵਾਨਾਂ ਨੇ ਉਹਦੇ ਅੰਦਰ ਕੀ ਹੈ ਵਿਨਾਸ਼ ਦਵਾਈਆਂ ਬਣਾਈਆਂ ਜ਼ਿਆਦਾ ਪੈਦਾਵਾਰ ਦੀ ਵਿੱਚ ਕੀ ਕਾਹਦੇ ਵਾਸਤੇ ਬਣਾਈਆਂ ਵਿਕਾਸ ਵਾਸਤੇ ਵਿੱਚੋਂ ਕੀ ਨਿਕਲਿਆ ਵਿਨਾਸ਼ ਬੜੇ ਬੜੇ ਕਾਰਖਾਨੇ ਲਾਏ ਕਾਹਦੇ ਵਾਸਤੇ ਕਾਰਾਂ ਹੋਣਗੀਆਂ ਇੰਜਣ ਹੋਣਗੇ ਆਦਮੀ ਨੂੰ ਕੰਮ ਨਹੀਂ ਕਰਨਾ ਪਊਗਾ ਵਿਕਾਸ ਵਿੱਚੋਂ ਕੀ ਨਿਕਲਿਆ ਵਿਨਾਸ਼ ਹਰ ਵਿਕਾਸ ਚੋਂ ਵਿਨਾਸ਼ ਕਰਦਾ ਕਿਉਂ ਬੁੱਧ ਪੂਰੀ ਨਹੀਂ ਹੈ ਆਦਮੀ ਸੁਣ ਮੰਨਦੇ ਰਹੇ ਇਸ ਨੂੰ ਇਹ ਪ੍ਰੈਕਟੀਕਲ ਜੋ ਬਣਣਾ ਹੋਰ ਗੱਲ ਹੈ ਮੂਰਖ ਪ੍ਰੈਕਟੀਕਲ ਜੋ ਬੰਦਾ ਬੱਚੇ ਨੂੰ ਕਹਿੰਦੇ ਆ ਕੰਮ ਨਾ ਕਰ ਪਰ ਜੇ ਉਹ ਗਲਤੀ ਤੋਂ ਸੱਟ ਖਾ ਲੈਂਦਾ ਇਹ ਨੁਕਸਾਨ ਕਰ ਲੈਂਦਾ ਫਿਰ ਉਹ ਨੋਕਲ ਆ ਜਾਂਦੀ ਹੈ ਕਹੇ ਤਾਂ ਨਹੀਂ ਮੰਨਦਾ ਕਹੇ ਤਾਂ ਨਹੀਂ ਮੰਨਦਾ ਪ੍ਰੈਕਟੀਕਲ ਜੋ ਮੰਨਦਾ ਇਹ ਫਿਤਰਤ ਹੈ ਮਨੁੱਖੀ ਮਨ ਦੀ ਬੱਚੇ ਤੋਂ ਲੈ ਕੇ ਅਖੀਰ ਤੱਕ ਇਹ ਫਿਤਰਤ ਹੈ ਦਾ ਸੁਭਾਅ ਹੈ ਇਹ ਪ੍ਰੈਕਟੀਕਲ ਜੋ ਤਾਂ ਮੰਨਦਾ ਹੈ ਆਪ ਤਜਰਬਾ ਕਰਕੇ ਮੰਨਦਾ ਹੈ ਪਹਿਲਾਂ ਕਹੀ ਹੋਈ ਗੱਲ ਨਹੀਂ ਮੰਨਦਾ ਕਹੀ ਨਾ ਉਪਜੇ ਉਪਜੀ ਜਾਂਦਾ ਜੋ ਇਹਦੇ ਮਨ ਚ ਪੈਦਾ ਹੁੰਦੀ ਹੈ ਗੱਲ ਉਹ ਤਾਂ ਮੰਨਦਾ ਠੀਕ ਜੋ ਦੁਆ ਕਹਿੰਦਾ ਵੀ ਇਹ ਗੱਲ ਠੀਕ ਨਹੀਂ ਹੈ ਉਹ ਨਹੀਂ ਮੰਨਦਾ ਉਸ ਵੇਲੇ ਉਹੀ ਕਰਦਾ ਜੋ ਉਹਦੇ ਮਨ ਚ ਆਉਂਦੀ ਇਹ ਵਿਦਵਾਨ ਦੀ ਹੈ ਸਾਰੇ ਵਿਦਵਾਨ ਇਹ ਕਰਦੇ ਨੇ ਸੰਸਾਰ ਦੀਆਂ ਸਰਕਾਰਾਂ ਵਿਦਵਾਨਾਂ ਦੇ ਸਿਰ ਤੇ ਚੱਲਦੀਆਂ ਨੇ ਇਸੇ ਕਰਕੇ ਇਹ ਸ਼ਾਂਤੀ ਹੈ ਸਾਰੇ ਸੰਸਾਰ 'ਚ ਅਸ਼ਾਂਤੀ ਦਾ ਕਾਰਨ ਇਹ ਹੈ ਉਹ ਤਾਂ ਤਜਰਬੇ ਕਰਦੇ ਹੁੰਦੇ ਨੇ ਥੋੜੀ ਬੁੱਧੀ ਵਾਲੇ ਇਹ ਨਹੀਂ ਹੈ ਤਾਂ ਲੋਹਾ ਕਾਨੂੰਨ ਨਹੀਂ ਆ ਬਣਾ ਲਓ ਹੁਣਾ ਹਟਾ ਦੋ ਆ ਬਣਾ ਲਓ ਦੂਆ ਤਜਰਬੇ ਖਰਾਬ ਹੋ ਗਿਆ ਦੂਆ ਬਣਾ ਲਓ ਤਜਰਬੇ ਨਹੀਂ ਉਹ ਤਜਰਬੇ ਜੋ ਗਲਤ ਹੋ ਗਿਆ ਪਹਿਲਾਂ ਨਹੀਂ ਉਹਨਾਂ ਨੂੰ ਪਤਾ ਵੀ ਗਲਤੀ ਹੋ ਗਈ ਪ੍ਰੈਕਟੀਕਲ ਜਦ ਤੁਰਦੇ ਨੇ ਫਿਰ ਪਤਾ ਲੱਗਦਾ ਵੀ ਇੱਥੇ ਤਾਂ ਗਲਤੀ ਹੋ ਗਈ ਇਸ ਕਰਕੇ ਪੂਰਨ ਬੁੱਧ ਹੈ ਜਿਹੜੀ ਗੁਰਬਾਣੀ ਪੂਰਨ ਬੁੱਧ ਵਾਲਿਆਂ ਦੀ ਰਚੀ ਹੋਈ ਹੈ ਇਹ ਕੋਈ ਉਂਗਲੀ ਕਿਤੇ ਨਹੀਂ ਰੱਖ ਸਕਦਾ ਇਹ ਤਰਮੀਮ ਨਾਜ ਅਜ ਤੱਕ ਹੋਈ ਹੈ ਬੇਦ ਤੋਂ ਲੈ ਕੇ ਬਾਣੀ ਚਲੀ ਆਉਂਦੀ ਹੈ ਜਦੋਂ ਬੇਦ ਲਿਖੇ ਬ੍ਰਹਮ ਗਿਆਨ ਦਾ ਜਿਹੜਾ ਚੈਪਟਰ ਜਦ ਤੱਕ ਚੱਲਿਆ ਹੁੰਦਾ ਇਹ ਤੇ ਕਿੰਤੂ ਇਹ ਨਹੀਂ ਹੋਰ ਵੀ ਗੱਲ ਆਯੁਰਵੈਦਿਕ ਦੇ ਜਿੰਨੇ ਫਾਰਮੂਲੇ ਨੇ ਨੇਚਰ ਨਾਲ ਰਿਲੇਟਡ ਨੇ ਕਿਉਂਕਿ ਨੇਚਰ ਤਾਂ ਚੱਲੇ ਨੇ ਜਿਹੜੀਆਂ ਬੂਟੀਆਂ ਉਹਨਾਂ ਦਾ ਵੀ ਕਿੰਤੂ ਨਹੀਂ ਅਜੇ ਤੱਕ ਹੋਇਆ ਜਿਹੜੀ ਐਲੋਪੈਥੀ ਹੈ ਉੱਥੇ ਰੋਜ਼ ਕਿੰਤੂ ਹੁੰਦਾ ਅਨੈਚਰਲ ਚੀਜ਼ਾਂ ਨੇ ਸਾਲਟ ਅਨਨੈਚੁਰਲ ਚੀਜ਼ਾਂ ਨੇ ਸਾਲਟਾਂ ਦੇ ਜੇ ਸਰੀਰ ਨਿਰਭਰ ਕਰੂਗਾ ਉਹ ਜੋ ਇੱਕ ਬਿਮਾਰੀ ਹਟਾਉਂ ਤੇ ਦੂਜੀ ਬਿਮਾਰੀ ਵਿੱਚੋਂ ਪੈਦਾ ਹੋ ਉਹਦੇ ਵਿੱਚੋਂ ਹੀ ਪੈਦਾ ਹੋ ਉਹਦਾ ਐਕਸ਼ਨ ਜੇ ਹੋ ਤਾਂ ਰਿਐਕਸ਼ਨ ਵੀ ਨਾਲ ਹੋ ਉਹਦਾ ਐਕਸ਼ਨ ਐਂਡ ਰਿਐਕਸ਼ਨ ਦੋ ਇਕੱਠੇ ਰਹਿਣਗੇ ਸਾਇੰਸ ਦਾ ਤੱਥ ਹੈ ਇਫੈਕਟ ਐਂਡ ਐਕਸ਼ਨ ਹੋ ਰਿਹਾ ਕਿਉਂਕਿ ਉਹ ਦੋਈਆਂ ਐਕਸ਼ਨ ਕਰਦੀਆਂ ਨੇ ਐਕਸ਼ਨ ਕਰਦੀਆਂ ਨੇ ਉਹ ਜਿਹੜੀ ਆ ਆਯੁਰਵੈਦਿਕ ਐਕਸ਼ਨ ਨਹੀਂ ਕਰਦੀ ਉਹਦਾ ਐਕਸ਼ਨ ਨਹੀਂ ਹੈ ਉਹਦਾ ਕੋਈ ਐਕਸ਼ਨ ਹੈ ਇਹ ਐਕਸ਼ਨ ਨਹੀਂ ਹੈ ਹਾਜ਼ਮੇ ਚ ਜਾਂਦੀ ਹੈ ਗੱਲ ਤੇ ਹੋਰ ਚੀਜ਼ ਹੈ ਉਹ ਐਕਸ਼ਨ ਨਾਲ ਐਕਸ਼ਨ ਹੈ ਜਿੱਥੇ ਉੱਥੇ ਰਿਐਕਸ਼ਨ ਵੀ ਹੈ ਇਹ ਐਕਸ਼ਨ ਨਹੀਂ ਹੈ ਇਹ ਹੋਰ ਚੀਜ਼ ਹੈ ਤਾਂ ਇਹਦਾ ਦੇਰ ਲੱਗਦੀ ਉੱਥੇ ਇਹ ਟੀਕਾ ਦਿੱਤਾ ਜਦ ਹੀ ਐਕਸ਼ਨ ਆਸਣ ਲੋਏ ਲੋਏ ਭੰਡਾਰ ਆਸਣ ਲੋਏ ਲੋਏ ਭੰਡਾਰ ਹਰ ਜਿੱਥੇ ਜੋਤ ਹੈ ਉੱਥੇ ਉਹ ਆਪ ਹੈ ਮਨ ਮੈਂ ਆਪ ਮਨ ਦੇ ਵਿੱਚ ਆਪ ਹੈ ਪਰ ਮਨ ਸਿਆਣੇ ਦੀ ਗੱਲ ਨਹੀਂ ਮੰਨਦਾ ਘਰ 'ਚ ਸਿਆਣਾ ਬੈਠਾ ਬੱਚੇ ਨਹੀਂ ਮੰਨਦੇ ਗਲਤੀਆਂ ਕਰਦੇ ਨੇ ਗਲਤੀਆਂ ਕਰਕੇ ਸਿਆਣੇ ਹੋ ਜਾਂਦੇ ਨੇ ਸਿਆਣੇ ਹੋ ਕੇ ਫਿਰ ਅਕਲ ਵੀ ਦੇਣ ਲੱਗ ਜਾਂਦੇ ਨੇ ਪਰ ਪਹਿਲਾਂ ਤਜਰਬੇ ਕਰਦੇ ਨੇ ਇਸ ਸੁਭਾਅ ਹੈ ਬੰਦਾ ਜਿਹੜਾ ਕਹੇ ਤੇ ਮੰਨ ਜਵੇ ਉਹ ਸਿਆਣਾ ਹੁੰਦਾ ਸਿਆਣੇ ਦੀ ਗੱਲ ਕਹੇ ਤੇ ਮੰਨ ਜਵੇ ਗਲਤੀਆਂ ਘੱਟ ਕਰਦਾ ਹੈ ਨੁਕਸਾਨ ਘੱਟ ਕਰਦਾ ਜਿਹੜਾ ਕਹੇ ਤੇ ਨਾ ਮੰਨੇ ਤਜਰਬੇ ਚ ਮੰਨੇ ਉਹਦਾ ਗਿਆਨ ਤਾਂ ਉਹਨੂੰ ਹੋ ਜਾਂਦਾ ਹੈ ਪਰ ਨੁਕਸਾਨ ਨਾਲ ਗਿਆਨ ਹੁੰਦਾ ਹੈ ਨੁਕਸਾਨ ਕਰੇ ਤੋਂ ਗਿਆਨ ਹੁੰਦਾ ਇੱਕ ਇੱਕ ਸੁਣ ਕੇ ਗਿਆਨ ਹੋ ਜਾਂਦਾ ਉਹ ਬਿਨਾਂ ਨੁਕਸਾਨ ਦਾ ਹੁੰਦਾ ਹੈ ਦੋਏ ਗਿਆਨ ਇੱਕ ਨੇ ਸਿਆਣੇ ਦੀ ਗੱਲ ਮੰਨ ਲਈ ਇੱਕ ਨੇ ਨਹੀਂ ਮੰਨੀ ਨਾ ਮੰਨਣ ਵਾਲਾ ਨੁਕਸਾਨ ਕਰੇ ਤੋਂ ਬਾਅਦ ਸਿਆਣਾ ਹੋ ਜਾਂਦਾ ਮੰਨਣ ਵਾਲਾ ਪਹਿਲਾਂ ਹੋ ਜਾਂਦਾ ਵੀ ਸਿਆਣੇ ਦਾ ਤਜਰਬਾ ਕੀਤਾ ਹੈ ਆਪਾਂ ਇਹ ਨਾ ਜਾਈਏ ਹਾਂਜੀ ਕਰ ਕਰ ਵੇਖੈ ਸਿਰਜਣਹਾਰ ਜੋ ਕੁਝ ਪਾਇਆ ਸੋ ਇੱਕ ਵਾਰ ਇੱਕੋ ਵਾਰ ਪਾਤਾ ਸਾਰਾ ਆਦਮੀ ਕੋਲ ਕੋਈ ਐਸੀ ਚੀਜ਼ ਨਹੀਂ ਜਿਹੜੀ ਇੱਕੋ ਵਾਰ ਨਹੀਂ ਕਰਤੀ ਹੋਵੇ ਦੁਬਾਰਾ ਨਾ ਕਰਦੀ ਹੋਵੇ ਆਦਮੀ ਕੋ ਕੋਈ ਪਾਬੰਦੀ ਨਹੀਂ ਕਿ ਪੂਰੀ ਬੁੱਧ ਨਹੀਂ ਰਹੀ ਪੂਰੀ ਬੁੱਧ ਵਾਲੇ ਦਾ ਸੰਸਾਰ ਪੂਰੀ ਬੁੱਧ ਦਾ ਸੰਸਾਰ ਬਣਾਇਆ ਹੋਇਆ ਜਿਹੜੀ ਬੁੱਧ ਨੇ ਸੰਸਾਰ ਬਣਾਇਆ ਉਹ ਬੁੱਧ ਦਾ ਕੁਝ ਅੰਸ਼ ਕੁਝ ਅੰਸ਼ ਕੀ ਬ੍ਰਹਮ ਗਿਆਨ ਹੈ ਉਹ ਬੁੱਧ ਦਾ ਪਾਠ ਹੈ ਬ੍ਰਹਮ ਗਿਆਨ ਕਿਹੜਾ ਪਾਠ ਜਿਹੜਾ ਆਤਮਾ ਦਾ ਗਿਆਨ ਥੋੜਾ ਜਿਹਾ ਪਾਠ ਹੈ ਉਹਦਾ ਸਾਰੀ ਬੁੱਧ ਨਹੀਂ ਹੈ ਉਹ ਵਿਵੇਕ ਬੁੱਧੀ ਦਾ ਕਿੰਨਾ ਪਾਠ ਹੈ ਕਿਣ ਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਹੋਵੇ ਪਰਮੇਸ਼ਰ ਦੀ ਪੂਰੀ ਬੁੱਧ ਨਹੀਂ ਹੈ ਉਹਦਾ ਕੁਝ ਪਾਠ ਹੈ ਜਿਹੜਾ ਵਿਸ਼ਾ ਅਸੀਂ ਲਿਆ ਉਹ ਆਤਮਾ ਦਾ ਗਿਆਨ ਉਹ ਪਾਰਟ ਮਾਇਆ ਦਾ ਗਿਆਨ ਨਹੀਂ ਹੈ ਅਸੀਂ ਲਿਆ ਮਾਇਆ ਦਾ ਗਿਆਨ ਵਿਸ਼ਾ ਅਲੱਗ ਹੈ ਮਾਇਆ ਦਾ ਗਿਆਨ ਤਾਂ ਲੈ ਲਈ ਉਧਰੇ ਫਸ ਜਾਗੇ ਫਿਰ ਤਾਂ ਕਈ ਜ਼ਿੰਦਗੀਆਂ ਲੰਘ ਜਾਣਗੀਆਂ ਉਹ ਗਿਆਨ ਨਹੀਂ ਪੂਰਾ ਹੋਣਾ ਸਾਇਦਾਂ ਲੱਗੇ ਰਹਿਣ ਹੋਣਾ ਨਹੀਂ ਗਿਆਨ ਹੈ ਪੂਰਾ ਇਹਨਾਂ ਤੇ ਭਾਵੇਂ ਲਿਮਟਡ ਗਿਆਨ ਹੈ ਬਹੁਤਾ ਜ਼ਿਆਦਾ ਨਹੀਂ ਗਿਆਨ ਹੈ ਜਿੱਥੇ ਤੱਕ ਸ੍ਰਿਸ਼ਟੀ ਹੈ ਉੱਥੇ ਤੱਕ ਗਿਆਨ ਹੈ ਇਹ ਗਿਆਨ ਲਿਮਟਿਡ ਹੈ ਮਾਇਆ ਦਾ ਕਿ ਮਾਇਆ ਲਿਮਟਿਡ ਹੈ ਜਿਹੜੀ ਚੀਜ਼ ਲਿਮਟਿਡ ਹੈ ਉਹਦਾ ਗਿਆਨ ਵੀ ਲਿਮਟਿਡ ਹੈ ਜਿਹੜੀ ਚੀਜ਼ ਅਨਲਿਮਟਿਡ ਹੈ ਉਹਦਾ ਗਿਆਨ ਵੀ ਅਨਲਿਮਟਿਡ ਹੈ ਮਾਇਆ ਲਿਮਟਿਡ ਹੈ ਭਾਵੇਂ ਇਸ ਗੱਲ ਦਾ ਸੰਸਾਰ ਨੂੰ ਨਹੀਂ ਪਤਾ ਮਾਇਆ ਲਿਮਟਿਡ ਹੈ ਗੁਰਬਾਣੀ ਕਹਿੰਦੀ ਹੈ ਭਵ ਸਾਗਰ ਸੁਖ ਸਾਗਰ ਮਾ ਹੈ ਸੁਖ ਸਾਗਰ ਦੇ ਵਿੱਚ ਹੈ ਭਵ ਸਾਗਰ ਬਣਿਆ ਹੋਇਆ ਜਿਵੇਂ ਕਿਸੇ ਦੇ ਪੇਟ 'ਚ ਰਸੌਲੀ ਹੋਗੀ ਆਦਮੀ ਦੇ ਰਸੌਲੀ ਦਾ ਪੇਟ ਦੇ ਵਿੱਚ ਹੀ ਜਾਂਦਾ ਰਸੌਲੀ ਵੱਡੀ ਹੈ ਆਦਮੀ ਵੱਡਾ ਆਦਮੀ ਵੱਡਾ ਜਿਹਦੇ ਪੇਟ 'ਚ ਇਹ ਪਰਮੇਸ਼ਰ ਦਾ ਉਦਰ ਚਾਹ ਸਭ ਕੁਝ ਪੇਟ 'ਚ ਹੈ ਰਾਮ ਗਰਭ 'ਚ ਸਭ ਕੁਝ ਪੇਟ 'ਚ ਹੈ ਰਸੌਲੀ ਰਸੌਲੀ 'ਚ ਕੀ ਹੁੰਦਾ ਰਸ ਐ ਜਿਹੜੇ ਸੰਸਾਰ ਦੇ ਸਰੀਰ ਦੇ ਰਸ ਨੇ ਰਸੌਲੀ ਵਾਲੇ ਰਸ ਨੇ ਰਸੌਲੀ ਵੀ ਕੀੜੇ ਪੈਦਾ ਹੋ ਜਾਂਦੇ ਵੇਖਿਆ ਰਸ ਰਸੌਲੀ ਦਾ ਮਤਲਬ ਹੈ ਰਸ ਰਸ ਹੁੰਦਾ ਨਾ ਉਹਦੇ ਇਹ ਰਸੌਲੀ ਹੈ ਸਾਰੀ ਇਹ ਕੀੜੇ ਨੇ ਆਪਾਂ ਸਾਰੇ ਕੀੜੇ ਆ ਮੈਂ ਵਿਖਿਆ ਦੇ ਕੀੜੇ ਆ ਜਿਹੜੇ ਰਸੌਲੀ ਦੇ ਕੀੜੇ ਆ ਅੰਦਰ ਰਸੌਲੀ ਚ ਵੜ ਕੇ ਜਾ ਕੇ ਵਿਖਿਆ ਦਾ ਕੀੜਾ ਦੇਖਿਆ ਮੈਂ ਸੋਏ ਇੱਥੇ ਹੀ ਰਹਿਣਾ ਚਾਹੁੰਦੇ ਰਸੌਲੀ ਦੇ ਵਿੱਚ ਜ਼ਖਮ ਦੇ ਵਿੱਚ ਕੀੜੇ ਪੈਦਾ ਹੋ ਜਾਂਦੇ ਨਿਕਲਣਾ ਨਹੀਂ ਚਾਹੁੰਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦੇ ਉੱਥੇ ਕੁਝ ਨਹੀਂ ਕੋਈ ਫਨੈਲ ਪਾ ਦਈਏ ਤੜਫ ਕੇ ਬਾਹਰ ਜਾਂਦੇ ਫਿਰ ਮਰ ਜਾਂਦੇ ਬਾਹਰ ਆਇਆ ਮਰੇ ਇਹ ਬਾਹਰ ਆਊਗਾ ਜਾਂ ਜਦ ਮਰ ਜਾਊਗਾ ਸਰੀਰ ਤੋਂ ਜਾਂ ਛੱਡ ਦੂਗਾ ਜਿਉਂਦਾ ਵੀ ਸਰੀਰ ਨੂੰ ਛੱਡੂਗਾ ਤਾਂ ਵੀ ਮਰ ਜਾਂਦਾ ਰਸੌੜੀ ਦੇ ਰਸਾਂ ਦੀ ਇੱਛਾ ਦਾ ਮਰ ਜਾਣਾ ਮੰਦਾ ਬੰਦਾ ਰਸੌੜੀ ਦੇ ਰਸਾਂ ਦੀ ਭੁੱਖ ਮਰ ਜਾਏ ਸੰਸਾਰ ਦੇ ਰਸਾਂ ਦੀ ਭੁੱਖ ਮਰ ਜਾਏ ਇਹਨੂੰ ਮੰਦਾ ਮਰਨਾ ਹੀ ਕਹਿੰਦੇ ਨੇ ਇਹਨਾਂ ਦੀ ਇੱਛਾ ਹੀ ਨਾ ਰਹੇ ਹੋਰ ਮੰਦਾ ਮਰਨਾ ਕੀ ਹੈ ਜੋਤ ਕਿਤੇ ਮਰਦੀ ਹੁੰਦੀ ਹੈ ਇੱਛਾ ਦਾ ਮਰਨਾ ਮੰਦਾ ਮਰਨਾ ਕਾਫੇ ਰਸੌੜੀ ਤੋਂ ਬਾਹਰ ਚਲੇ ਜਾਂਦਾ ਹੈ ਸੌੜੀ ਦੇ ਬਾਹਰ ਕੋਈ ਦੂਰ ਨਹੀਂ ਜਾਣਾ ਹੈ ਵਿੱਚ ਹੀ ਹੈ ਰਸੌੜੀ ਕਰ ਕਰ ਵੇਖਿਆ ਸਿਰਜਣਹਾਰ ਹਾਂ ਕਰ ਕਰ ਵੇਖਿਆ ਸਿਰਜਣਹਾਰ ਇਹ ਜੀਵਾਂ ਨੂੰ ਪੈਦਾ ਕਰਕੇ ਤੇ ਕੋਈ ਸਿਰਜਣਹਾਰ ਲਫ਼ਜ਼ ਹੈ ਜਿਹੜਾ ਇਹ ਹੁਕਮ ਵਾਸਤੇ ਆਇਆ ਹੈ ਪਰਮੇਸ਼ਰ ਵਾਸਤੇ ਆਇਆ ਹੈ ਸਰਜਣਾ ਸਿਰਜਣਾ ਕਿਸੇ ਚੀਜ਼ ਨੂੰ ਜਿਵੇਂ ਕੁਮਾਰ ਭਾਂਡੇ ਬਣਾਉਂਦਾ ਕੁਮਾਰ ਆਡਾ ਭਾਂਡੇ ਆਡਾ ਨਾ ਕਿਛ ਪੋਚ ਮਾਟੀ ਕੇ ਭਾਂਡੇ ਨਾ ਕਿਛ ਪੋਚ ਕੁਮਾਰੇ ਕੁਮਾਰ ਨੇ ਭਾਂਡੇ ਬਣਾਏ ਨੇ ਕੁਮਾਰ ਸਿਰਜਣਹਾਰ ਸਿਰਜਦਾ ਹੈ ਤੇ ਜਿਹੜਾ ਜੀਵ ਹੈ ਰਚਣਹਾਰ ਹੈ ਰਚਿਆ ਹੋਇਆ ਮਹਾਰਾਜ ਹੁਣ ਰਚਣਹਾਰ ਸਿਰਜਣਹਾਰ ਦੋ ਸ਼ਬਦ ਨੇ ਦੋਹਾਂ ਦੇ ਅਲੱਗ-ਅਲੱਗ ਲਫ਼ਜ਼ ਨੇ ਅਰਥ ਨੇ ਪਰ ਟੀਕਾਕਾਰਾਂ ਨੇ ਔਰ ਪੰਡਤਾਂ ਨੇ ਵਿਦਵਾਨਾਂ ਨੇ ਇੱਕੋ ਅਰਥ ਰੱਖੇ ਨੇ ਠੀਕ ਹੈ ਦੋ ਅਰਥ ਨੇ ਤੇ ਗੁਰਬਾਣੀ ਨੂੰ ਕਿਵੇਂ ਸਾਰ ਲੈਂਦੇ ਜੇ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਸਿਰਜਣਹਾਰ ਕੌਣ ਹੈ ਕੁਮਾਰ ਨੂੰ ਘੜਾ ਬਣਾਤਾ ਉਹਨਾਂ ਨੇ ਕੁਮਾਰ ਘੜਾ ਹੁੰਦਾ ਕੁਮਾਰ ਘੜੇ ਦੇ ਵਿੱਚ ਹੁੰਦਾ ਕੁਮਾਰ ਦਾ ਗਿਆਨ ਹੁੰਦਾ ਕੁਮਾਰ ਦੀ ਕਲਾ ਹੁੰਦੀ ਹੈ ਘੜੇ ਦੇ ਵਿੱਚ ਸੁਣ ਕਲਾ ਦੀ ਜੜ ਉਹਦੀ ਅਕਲ ਹੁੰਦੀ ਹੈ ਘੜੇ ਦੇ ਵਿੱਚ ਜੈ ਜੀ ਕੁਮਾਰ ਦੀ ਅਗਲਾ ਹੋ ਜਾ ਘੜਾ ਬਣਾ ਦੂਗਾ ਹਰੇਕ ਨੂੰ ਦਾ ਘੜਾ ਬਣੇ ਬਣਾਉਣਾ ਆਉਂਦਾ ਆਪਾਂ ਬਣਾ ਲਾਂਗੇ ਵਿੱਚ ਕਲਾ ਹੈ ਬਣਾਉਣ ਦੀ ਬਣਾ ਦਿੰਦਾ ਸਾਡੇ ਜੈ ਨਹੀਂ ਉਹ ਕਲਾ ਸਿਰਜਣਹਾਰ ਬਣਾਉਣ ਵਾਲਾ ਹੈ ਜਿਹਨੇ ਵਿਚ ਰਲ ਕੇ ਬਣਾਇਆ ਉਹ ਕੌਣ ਹੈ ਉਹ ਪੰਜ ਤਤ ਉਹ ਜਿਹੜਾ ਇਹਦੇ ਵਿੱਚ ਬੋਲਦਾ ਪੁਰਖ ਹੈ ਜਿਹੜੇ ਜੀਵਾਤਮਾ ਕਹਿੰਦੇ ਆ ਪੰਜ ਤਤ ਮਿਲ ਕਾਇਆ ਕੀਨੀ ਪੰਜ ਤਤ ਆਪ ਮਿਲਿਆ ਮਿੱਟੀ ਦੇ ਵਿੱਚ ਜਿਵੇਂ ਪਾਣੀ ਮਿੱਟੀ 'ਚ ਮਿਲਦਾ ਤਾਂ ਕੁਝ ਬਣਦਾ ਸੁੱਕੀ ਮਿੱਟੀ ਦਾ ਕੁਝ ਨਹੀਂ ਬਣਦਾ ਪਾਂਡੇ ਬਣਾਉਣੇ ਹੁਣ ਪਾਣੀ ਵਿੱਚ ਮਿਲਣਾ ਪੈਂਦਾ ਇਉਂ ਜੀਵਾਤਮਾ ਵਿੱਚ ਮਿਲੀ ਹੈ ਤਾਂ ਸਰੀਰ ਬਣਿਆ ਜਿਹੜੇ ਲੋਕ ਇਹ ਸੋਚਦੇ ਨੇ ਵੀ ਜੀਵਾਤਮਾ 4-5 ਮਹੀਨੇ ਦਾ ਬੱਚਾ ਹੋ ਜਾਂਦਾ ਤਾਂ ਜੀਵਾਤਮਾ ਆਤਮਾ ਪੈਂਦੀ ਉਹ ਪਾਗਲ ਨੇ ਉਹਨੂੰ ਪਤਾ ਨਹੀਂ ਹੈ ਗੁਰਬਾਣੀ ਦੀ ਅਕਲ ਮੰਦੀ ਉਹਨਾਂ ਨੂੰ ਆਤਮਾ ਦਾ ਪਤਾ ਜ਼ਿਆਦਾ ਲੱਗਦਾ ਜਦ ਹਿੱਲਣ ਲੱਗ ਜਾਂਦਾ ਗੁਰਬਾਣੀ ਨੂੰ ਆਤਮਾ ਦਾ ਪਤਾ ਜਦ ਲੱਗ ਗਿਆ ਜਦ ਆਈ ਹੈ ਮਿਸਤਰੀ ਆ ਗਿਆ ਭਰ ਲਿਆ ਨਿਵਾ ਤੱਕ ਬਾਹਰ ਤੱਕ ਆ ਗਿਆ ਤੇ ਜਦ ਦਿਖੀਆਂ ਨੇ ਸੰਸਾਰ ਨੂੰ ਨਿਉਆ ਕਿਨੇ ਭਰੀਆਂ ਨੇ ਮਿਸਤਰੀ ਤੇ ਬਿਨਾਂ ਭਰੀਆਂ ਹੋਈਆਂ ਉਹ ਬੋਡੀ ਕਿਵੇਂ ਬਣ ਗਈ ਕਿਨੇ ਬਣਾਈ ਉਹ ਪਹਿਲਾਂ ਕਿਉਂ ਬਣ ਗਈ ਆਤਮਾ ਪਹਿਲਾਂ ਆਉਂਦੀ ਹੈ 1 ਮਹੀਨਾ ਦੁਨੀਆ 9 ਮਹੀਨੇ ਮੰਦੀ ਹੈ ਗੁਰਬਾਣੀ 10 ਮਹੀਨੇ ਮੰਦੀ 10 ਮਾਸ ਮਾਤਾ ਉਧਰ ਰੱਖਿਆ ਬਹੁਤ ਲੱਗੀ ਮਾਇਆ ਡਾਕਟਰ 9 ਮਹੀਨੇ ਮੰਦਰ ਗੁਰਬਾਣੀ 10 ਮਹੀਨੇ ਕੋ ਡਾਕਟਰ ਨੂੰ ਜੇ ਪਤਾ ਲੱਗੂ ਤਾਂ ਉਹ ਨਹੀਂ ਮੰਨਣਗੇ ਨਾ ਡਾਕਟਰ ਉਹ ਬੱਚੇ ਦੀ ਪੈਦਾਇਸ਼ ਨੂੰ 9 ਮਹੀਨੇ ਬੋਡੀ ਨੂੰ ਮੰਨਦੇ ਹੋ ਵੀ ਆਤਮਾ ਨੂੰ ਡਾਕਟਰ ਵੀ ਨਹੀਂ ਮੰਨਦੇ ਉਹ ਵੀ ਜਦ ਮੰਨਦੇ ਨੇ ਜਦੋਂ ਹਾਰਟ ਧੜਕਣ ਲੱਗ ਜਵੇ ਹਾਰਟ ਪਹਿਲਾਂ ਛੋਟਾ ਜਿਹਾ ਬਣਿਆ ਸੀ ਜਦ ਧੜਕਦਾ ਸੀ ਕੌਣ ਧੜਕਾਉਂਦਾ ਸੀ ਸਭ ਤੋਂ ਪਹਿਲਾਂ ਹਾਰਟ ਬਣਦਾ ਉਹ ਧੜਕਦਾ ਤਾਂ ਸਰੀਰ ਬਣਦਾ ਧੜਕਾਉਂਦਾ ਕੌਣ ਹੈ ਉਹਨੂੰ ਜ਼ਮੀਨ ਤਾਂ ਘੁੰਮਦੀ ਹੈ ਘੁੰਮਾਉਂਦਾ ਕੌਣ ਘੁੰਮਦੀ ਤਾਂ ਦੇਖ ਲਈ ਵਿਦਵਾਨਾਂ ਨੇ ਪਰ ਘੁਮਾਉਂਦਾ ਉਹਨਾਂ ਦਾ ਪਿਓ ਹੈ ਘੁਮਾਉਂਦਾ ਕੌਣ ਹੈ ਉਹਨੂੰ ਲੱਭਣ ਜਿਹੜਾ ਘੁਮਾਉਂਦਾ ਘੁਮਾਉਂਦਾ ਹੁਕਮ ਸੂਰਜ ਚੱਲਦਾ ਚਲਾਉਂਦਾ ਕੌਣ ਕੋਈ ਚੀਜ਼ ਫੋਰਸ ਬਿਨਾ ਚੱਲ ਸਕਦੀ ਹੈ ਇਹ ਚਲਾ ਕੇ ਦਿਖਾਉਣ ਇੱਥੇ ਉੱਥੋਂ ਸਵਾਲ ਦਾ ਜਵਾਬ ਨੂੰ ਚਲਾਉਂਦਾ ਕੌਣ ਹੈ ਬੜਾਈ ਕੀ ਨੇ ਚਲੋ ਇਹ ਤਾਂ ਛੱਡੋ ਤਾਂ ਬਣਾਤੀ ਪਹਿਲਾਂ ਕਿਵੇਂ ਬਣੀ ਪਰ ਐਟ ਪ੍ਰੈਜ਼ੈਂਟ ਜਿਹੜਾ ਸਭ ਕੁਝ ਹੋ ਰਿਹਾ ਹੈ ਜ਼ਮੀਨ ਆਕਾਸ਼ ਖੜੀ ਹੈ ਕਿਹਦੇ ਸ਼ਕਤੀ ਨਾਲ ਖੜੀ ਹੈ ਅਸੀਂ ਰਾਕਟ ਭੇਜਦੇ ਹਾਂ ਆਕਾਸ਼ ਦੇ ਵਿੱਚ ਕਿੰਨੀ ਫੋਰਸ ਲੱਗਦੀ ਹੈ ਤਾਂ ਕਿਤੇ ਜਾਂਦਾ ਉੱਥੇ ਉੱਥੇ ਜਿੱਥੇ ਵੀ ਸਾਰਾ ਆਕਰਸ਼ਣ ਹੈ ਨਹੀਂ ਕਿਸੇ ਪਲੈਨਟ ਦਾ ਜਿੱਥੇ ਆਕਰਸ਼ਣ ਨਹੀਂ ਉੱਥੇ ਜਾ ਕੇ ਹਟਦਾ ਨਾ ਉਹ ਉੱਥੇ ਖਿੱਚ ਨਹੀਂ ਹੈ ਕਸ਼ਿਸ਼ ਨਹੀਂ ਹੈ ਪਰ ਕਸ਼ਿਸ਼ ਕੀ ਚੀਜ਼ ਹੈ ਕਿੱਥੋਂ ਪੈਦਾ ਹੋਈ ਹੈ ਕਿਹਨੇ ਪੈਦਾ ਕੀਤੀ ਹੈ ਇਹ ਸਾਰੇ ਸਵਾਲ ਨੇ ਅਲੱਗ ਇਹ ਇਦਾਂ ਨੂੰ ਸਾਇੰਸ ਲਈ ਜੁਈ ਨਹੀਂ ਹੈ ਨਾ ਜਾਵੇ ਨਾ ਉਹਨਾਂ ਦਾ ਵਿਸ਼ਾ ਕਿਉਂ ਘੁੰਮਦੀ ਹੈ ਜ਼ਮੀਨ ਇਹ ਸਾਈ ਦਾ ਵਿਸ਼ਾ ਨਹੀਂ ਜ਼ਮੀਨ ਕਿੰਨੀ ਸਪੀਡ ਨਾਲ ਘੁੰਮਦੀ ਹੈ ਇਹ ਵਿਸ਼ਾ ਹੈ ਇਹ ਤਾਂ ਉਹਨੇ ਲੱਭ ਲਿਆ ਗ੍ਰਹਿਣ ਲੱਭ ਲਿਆ ਕਿਉਂ ਘੁੰਮਦੀ ਹੈ ਵਿਸ਼ਾ ਦਾ ਇਹ ਸਾਡਾ ਵਿਸ਼ਾ ਕਿਉਂ ਘੁੰਮਦੀ ਘੁੰਮਦੀ ਕੌਣ ਘੁੰਮ ਕਿਉਂ ਇਹਦੇ ਪਿੱਛੇ ਫੋਰਸ ਕੌਣ ਹੈ ਇਹ ਵਿਸ਼ਾ ਹੈ ਗੁਰਮੁਖ ਕਿਉਂ ਘੁੰਮਦੀ ਉਹ ਹੈ ਜੋ ਕੁਝ ਪਾਇਆ ਸੋ ਇਕਾਵਾਰ ਸੋ ਇਕਾਵਾਰ ਕਰ ਕਰ ਵੇਖੇ ਸਿਰਜਣਹਾਰ ਸਾਰਾ ਕੁਝ ਬਣਾਇਆ ਸਿਰਜਣਹਾਰ ਨੇ ਚੰਦ ਸੂਰਜ ਆਦਮੀ ਸਾਰਿਆਂ ਨੂੰ ਤੇ ਨਿਗਾਹ ਰੱਖਦਾ ਨਹੀਂ ਪਲੈਨਟ ਟਕਰਾ ਜਾਣਾ ਉਸ ਵਿੱਚ ਹਾਂ ਉਹਦੇ ਦੇਖ ਰੇਖ ਹੇਠਾਂ ਸਭ ਕੁਝ ਰੌਲਾ ਬਾਂਦੇ ਨੇ ਆ ਚਿੰਦਾ ਫਲਾਣਾ ਕਰਾ ਨੇੜੇ ਨੂੰ ਆਉ ਟਕਰਾਜੂ ਪਤੰਦਰ ਬੈਠਾ ਟਕਰਾਜੂ ਦੇ ਹੁਕਮ ਮੈਨੂੰ ਟਕਰਾ ਕੇ ਮੈਂ ਜਾਊਗਾ ਟਕਰਾਉ ਉਦੋਂ ਜਦੋਂ ਚਾਹੂਗਾ ਫਿਰ ਇਹ ਰੋ ਲਾਈ ਜਾਣ ਜੋਰ ਇਹ ਰੋਜ਼ ਕਹਿੰਦੇ ਨੇ ਇਹੋ ਜਿਹਾ ਇਹ ਜੋ ਹੁੰਦਾ ਤਾਂ ਹੈ ਨਹੀਂ ਕਿਉਂ ਨਹੀਂ ਹੁੰਦਾ ਕਿਉਂ ਇਹਨਾਂ ਨੂੰ ਤਾਂ ਸਰਬ ਨੇੜੇ ਆਉਂਦਾ ਹੀ ਨਹੀਂ ਤਾਂ ਉਹ ਡੋਰ ਤਾਂ ਨਹੀਂ ਇਹਦੇ ਹੱਥ 'ਚ ਹੈ ਹੋ ਕਿਵੇਂ ਜਾਊ ਜਨਾ ਜਰੋ ਨਹੀਂ ਚਾਹੁੰਦਾ ਕੁਛ ਵੀ ਨਹੀਂ ਹੁੰਦਾ ਇਹਨਾਂ ਦੇ ਕਹੇ ਤੇ ਰੋਜ਼ ਰੌਲਾ ਪਾਉਂਦੇ ਗ੍ਰਹਿਣ ਦੀ ਰੌਲਾ ਪਾਤਾ ਕੁਛ ਨਹੀਂ ਹੋਇਆ ਫੇਰ ਨਹੀਂ ਇਹਨਾਂ ਨੂੰ ਪਤਾ ਵੀ ਚੁੱਪੇ ਕਰ ਜੀਏ ਕਮਾਈ ਹੁੰਦੀ ਹੈ ਨਾ ਗੱਲਾਂ ਤੇ ਕਮਾਈ ਦਾ ਸਾਧਨ ਬਣਾਇਆ ਜਾਏਗਾ ਪਤਾ ਉਹਨਾਂ ਨੂੰ ਕੋਈ ਕੁਝ ਨਹੀਂ ਹੁੰਦਾ ਸਾਡੇ ਕਹੇ ਲੇਕਿਨ ਭੱਬੜ ਪੂਸੇ ਪਾ ਕੇ ਉਹਨਾਂ ਨੂੰ ਪੈਸੇ ਮਿਲਦੇ ਨੇ ਤਾਂ ਕਮਾਈ ਦਾ ਸਾਧਨ ਬਣਾਏ ਹੋਏ ਨੇ ਉਹ ਗਿਆਨ ਜਿਹਦੇ ਨਾਲ ਅਸੀਂ ਕਮ ਸੇ ਰੋਟੀ ਕਮਾਉਂਦੇ ਆ ਦੁਨੀਆ ਨੂੰ ਭਵਨ ਤੁਸੀਂ ਕਮਾਉਂਦੇ ਆ ਇਹ ਅਪਰਾਧ ਹੈ ਗਿਆਨ ਨਹੀਂ ਹੁੰਦਾ ਇੱਕ ਇੱਕੋ ਗਿਆਨ ਹੁੰਦਾ ਲਾਇਸੈਂਸ ਲੈ ਲਿਆ ਗਵਰਨਮੈਂਟ ਤੇ ਲੈ ਲਿਆ ਉਹਦੇ ਨਾਲ ਡਾਕਾ ਮਾਰਿਆ ਅਪਰਾਧ ਹੈ ਹੋਰ ਕੀ ਹੈ ਗਿਆਨ ਤਾਂ ਪਰਮੇਸ਼ਰ ਨੇ ਦਿੱਤਾ ਹੈ ਉਹਦੇ ਨਾਲ ਮਿਸਯੂਜ਼ ਕਰਕੇ ਪਬਲਿਕ ਤੋਂ ਜਿਹੜਾ ਕਰ ਰਹੇ ਨੇ ਇਹ ਅਪਰਾਧ ਹੈ ਗਾਹਾਂ ਪਤਾ ਲੱਗੂ ਗਿਆਨ ਦਾ ਅਪਰਾਧ ਦਾ ਕਹਾ ਪਤਾ ਲੱਗੂਗਾ ਪਰ ਮਨ ਚ ਉਹਨਾਂ ਦੇ ਹੁਣ ਵੀ ਹੈਗਾ ਵੀ ਅਪਰਾਧ ਅੰਦਰੋਂ ਜਾਣਦੇ ਨੇ ਅਪਰਾਧ ਅੰਦਰੋਂ ਪਤਾ ਉਹਨਾਂ ਨੂੰ ਅਸੀਂ ਝੂਠ ਬੋਲਦੇ ਅੰਦਰੋਂ ਪਤਾ ਬਿਆਨ ਦੋ ਨੇ ਮੇਰਾ ਕੰਮ ਠੀਕ ਹੋ ਗਿਆ ਮੇਰਾ ਉਹ ਕੰਮ ਠੀਕ ਹੋ ਗਿਆ ਫਿਰ ਪੈਸਿਆਂ ਤੇ ਕਾਹਦੇ ਪੈਸੇ ਤੁਸੀਂ ਦੂਜਿਆਂ ਨੂੰ ਮਾਲਾ ਮਾਲ ਕਰਤਾ ਤੁਹਾਡੇ ਯੰਤਰਾਂ ਨੇ ਆਪੇ ਹੋ ਜੋ ਮਾਲਾ ਮਾਲ ਸਭ ਫਰਾਡ ਹੈ ਗਿਆਨ ਜਿਹੜਾ ਹੁੰਦਾ ਗਿਆਨ ਦਾ ਦਾਤਾ ਗਿਆਨ ਦਾਤ ਹੈ ਦੇਣ ਵਾਸਤੇ ਦਾਤ ਫਰੀ ਗਿਆਨ ਨੂੰ ਜਿਹਨੇ ਕਮਾਈ ਦਾ ਸਾਧਨ ਬਣਾ ਲਿਆ ਨਾ ਗਿਆਨ ਚਾਹੇ ਕੋਈ ਵੀ ਹੈ ਕਮਾਈ ਦਾ ਜਦੋਂ ਸਾਧਨ ਬਣ ਗਿਆ ਫਿਰ ਉਹ ਬੁੱਧੀ ਦਾ ਨਾਸ ਕਰ ਫਿਰ ਉਹ ਜੀਵਨ ਆ ਜੀਵਨ ਦਾ ਨਾਸ ਹੁੰਦਾ ਹੀ ਹੈ ਲੋਕ ਦਾ ਨਾਸ ਹੋਏਗਾ ਉਹਨਾਂ ਦਾ ਆਏ ਲੋਕ ਦਾ ਤਾਂ ਸੁਖ ਉਹਨਾਂ ਨੂੰ ਹਰ ਪਰਲੋਕ ਨਾਸ ਹੋ ਪੰਗਾ ਖਰਾਬ ਕਰ ਲਿਆ ਉਹਨਾਂ ਨੇ ਇੱਥੇ ਤੱਕ ਪਹੁੰਚੇ ਨੇ ਪਿੱਛੇ ਕੁਝ ਤਪ ਕਰਕੇ ਕੋਈ ਦਾਨ ਕਰਕੇ ਗਿਆਨ ਮਿਲਿਆ ਇੱਥੇ ਆ ਕੇ ਮਿਸਯੂਜ਼ ਕਰਤਾ ਨੇ ਜੇ ਨਰਕ ਦੇ ਹਿੱਸੇਦਾਰ ਚਿੜੀਆਂ ਬਾਜਾਂ ਤੇ ਸਿਕਦਾਰਾਂ ਤਿੰਨਾ ਪੜਿਆ ਨੋ ਨਾ ਹਰਨਾ ਬਾਜਾ ਤੇ ਸਿਕਦਾਰਾਂ ਤਿੰਨਾ ਪੜਿਆ ਹਿਰਨ ਨੂੰ ਸਿਖਾ ਲੈਂਦੇ ਨੇ ਹਿਰਨੇ ਹਿਰਨ ਹਿਰਨਾ ਨੂੰ ਫੜਾਉਂਦਾ ਬਾਜ ਨੂੰ ਸਿਖਾ ਲੈਂਦੇ ਨੇ ਬਾਜ ਬਾਜਾ ਨੂੰ ਬਸਾਉਂਦਾ ਗਿਆਨ ਦੇਤਾ ਆਦਮੀ ਨੇ ਸਿਰਫ ਬਾਜ ਫੜਨ ਵਾਸਤੇ ਆਪਣੀ ਜਾਤ ਨੂੰ ਫੜਾਉਣ ਵਾਸਤੇ ਇਹਨਾਂ ਨੇ ਗਿਆਨ ਲੈ ਲਿਆ ਆਦਮੀ ਨੂੰ ਜਮਦੇ ਜਾਲ ਧਰਮ ਚ ਫਸਾਉਣ ਵਾਸਤੇ ਇਸੇ ਉਹਦੀ ਤਾਂ ਹੋਰ ਕੀ ਹੈ ਗਿਆਨ ਕਬੀਰ ਫਰੀਦ ਕੀ ਕਹਿ ਰਹੇ ਫਰੀਦ ਕੀ ਕਹਿ ਫਰੀਦਾ ਜੇ ਤੂੰ ਅਕਲ ਲਤੀਫ ਜੇ ਤੂੰ ਸਮਝਦਾ ਹੈ ਗਿਆਨਵਾਨ ਹੈ ਅਕਲ ਵਾਲਾ ਹੈ ਕਾਲੇ ਲਿਖਣਾ ਲੇਖ ਇਹ ਲੋਕਾਂ ਦੇ ਅੰਦਰ ਭਰਮ ਤੇ ਪੈਦਾ ਕਰਦਾ ਅਗਿਆਨਤਾ ਕਿਉਂ ਫੈਲਾਉਣਾ ਲੋਕਾਂ ਨੂੰ ਇਹਨਾਂ ਦੇ ਅੰਦਰ ਚਾਨਣ ਕਰ ਤੂੰ ਹਨੇਰਾ ਪੈਦਾ ਕਰਦਾ ਡਰਾਉਣਾ ਇਹਨਾਂ ਨੂੰ ਕਾਲੇ ਲਿਖਣਾ ਲੇਖ ਆਪਾਂ ਗਰਬਾਨ ਵਿੱਚ ਸਿਰ ਨੀਵਾ ਕਰ ਦੇਖ ਆਪਣੇ ਅੰਦਰ ਝਾਕ ਕੇ ਦੇਖ ਕੇ ਤੇ ਤੂੰ ਇਹੀ ਕੰਮ ਤਾਂ ਨਹੀਂ ਕਰਦਾ ਜੇ ਇਹ ਕਰਦਾ ਤਾਂ ਬਰਾਦ ਹੈ ਗਿਆਨ ਹੁੰਦਾ ਦੂਏ ਨੂੰ ਗਿਆਨਵਾਨ ਕਰਨ ਵਾਸਤੇ ਜਿਹੜਾ ਗਿਆਨ ਦੂਏ ਦੇ ਅੰਦਰ ਪਰਮ ਪੈਦਾ ਕਰਦਾ ਬਰਾਦੀ ਹੈ ਤੇਜ ਦਿਖਾਇਓ ਜਗਤ ਕੋ ਲੋਗਨ ਕੋ ਵਸਕੀਨ ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ ਇਹ ਜੋ ਸ੍ਰਿਸ਼ਟੀ ਪੈਦਾ ਕਰ ਰਿਹਾ ਉਹਨੂੰ ਬਾਝ ਵੀ ਰਿਹਾ ਦੇਖ ਵੀ ਰਿਹਾ ਸਾਰਿਆਂ ਨੂੰ ਸਾਨੂੰ ਇਹ ਵੱਤ ਦੇਖਣਾ ਕਿ ਉਹ ਦੇਖ ਨਹੀਂ ਰਿਹਾ ਕਰ ਕਰ ਵੇਖੇ ਹਾਰ ਸਰਕਾਰ ਦੀ ਸਾਡੇ ਤੇ ਨਿਗਾਹ ਵੀ ਹੈ ਸਾਰਿਆਂ ਤੇ ਭਾਈ ਜਿਹੜੇ ਅਪਰਾਧੀ ਨੇ ਉਹ ਉਹਨਾਂ ਦੀ ਸੀਆਈਡੀ ਉਹਨਾਂ ਦੇ ਬਗਲ ਹੁੰਦੀ ਹੈ ਅਪਰਾਧੀਆਂ ਦੇ ਹੁਣ ਵੀ ਚਾਹੀਦੀ ਹੈ ਸਰਕਾਰ ਹੋਰ ਕੀ ਕਰਦੀ ਹੈ ਸਰਕਾਰ ਦਾ ਕੰਮ ਕੀ ਹੈ ਅਪਰਾਧੀਆਂ ਦੇ ਉੱਤੇ ਨਿਗਾਹ ਰੱਖਣੀ ਜਿਹੜੇ ਸਰਕਾਰ ਦੇ ਫਰਮਾ ਬਰਦਾਰ ਨੇ ਹੁਕਮ ਦੇ ਉਹਨਾਂ ਦੀ ਰੱਖਿਆ ਕਰਨੀ ਸਰਕਾਰ ਦਾ ਕੰਮ ਹੈ ਉਹ ਪਰਮੇਸ਼ਰ ਦੀ ਵੀ ਸਰਕਾਰ ਹੈ ਉਹ ਵੀ ਅਪਰਾਧੀਆਂ ਦੇ ਨਿਗਰਾਨ ਰੱਖਦੀ ਹੈ ਉਹਦੇ ਹਿਸਾਬ ਦੇ ਅਪਰਾਧੀ ਵੀ ਹੋਰ ਨੇ ਇਹ ਸਰਕਾਰ ਦੇ ਹਿਸਾਬ ਦੇ ਅਪਰਾਧੀ ਹੋਰ ਨੇ ਇਹ ਸਰਕਾਰ ਬਣਾਈ ਹੋਈ ਹੈ ਉਹਨਾਂ ਅਪਰਾਧੀਆਂ ਖਾਤਰ ਬਣੀ ਹੋਈ ਹੈ ਉਹਨੇ ਬਣਾਈ ਹੈ ਉਹਨੇ ਗਿਆਨ ਦਿੱਤਾ ਸਾਰਿਆਂ ਨੂੰ ਇਹ ਆਪਣੀ ਵਿਵਸਥਾ ਆਪ ਕਰਦੇ ਨੇ ਜਿਹੜੀ ਇਹਨਾਂ ਦੇ ਨਹੀਂ ਹੁੰਦੀ ਉਹ ਆਪ ਕਰਦੇ ਜਿਹੜੀ ਇਹਨਾਂ ਤੋਂ ਪਰੇ ਉਹ ਆਪ ਹਾਂਜੀ ਨਾਨਕ ਸੱਚੇ ਕੀ ਸੱਚੀ ਕਾਰ ਨਾਨਕ ਸੱਚੇ ਕੀ ਸੱਚੀ ਕਾਰ ਜਿਹੜਾ ਸੱਚਾ ਹੈ ਨਾ ਪਰਮੇਸ਼ਰ ਉਹਦੀ ਜਿਹੜੀ ਕਾਰ ਹੈ ਕੰਮ ਹੈ ਉਹ ਸੱਚਾ ਹੈ ਉਹਦੇ ਵਿੱਚ ਫਰਾਡ ਨਹੀਂ ਹੈ ਉਹ ਚ ਰਿਸ਼ਵਤ ਨਹੀਂ ਹੈ ਉਹ ਚ ਸਬਾਰਿਸ਼ ਨਹੀਂ ਹੈ ਉਤੇ ਸੱਚੇ ਹੀ ਸੱਚ ਨਿਬੜਿਆ ਚੁਣ ਵੱਖ ਕੱਢੇ ਇਹ ਜਿਹੜੇ ਜਮਾਲੇ ਨੇ ਨਾ ਵਾਲੇ ਆਦਮੀ ਗੁਰੂ ਹੈ ਪਰਮੇਸ਼ਰ ਗੁਰੂ ਦਾ ਮਤਲਬ ਹੈ ਸਾਰਿਆਂ ਨੂੰ ਗਿਆਨਵਾਨ ਕਰਨਾ ਉਹਨੇ ਕੁਝ ਆਦਮੀ ਗਿਆਨਵਾਨ ਵੀ ਨੇ ਪਿਛਲੇ ਜਨਮਾਂ ਦੇ ਉਹਨਾਂ ਨੂੰ ਕਹਿੰਦਾ ਤੁਸੀਂ ਵੀ ਗਿਆਨਵਾਨ ਕਰੋ ਆਪਣੀ ਬੋਲੀ 'ਚ ਜੇ ਉਹ ਗਿਆਨਵਾਨ ਦੀ ਬਜਾਏ ਕੁਝ ਹੋਰ ਕਰਦੇ ਨੇ ਫਿਰ ਅਪਰਾਧੀ ਨਹੀਂ ਪਿਛਲੇ ਜਨਮਾਂ 'ਚ ਗਿਆਨ ਤਾਂ ਉਹਦੇ ਹੀ ਲੈ ਕੇ ਆਏ ਨੇ ਹੁਣ ਉਹ ਗਿਆਨਵਾਨ ਦੀ ਬਜਾਏ ਕੁਝ ਹੋਰ ਕਰਨ ਲੱਗੇ ਅੰਦਰ ਕਾਲੇ ਕਰਨ ਲੱਗੇ ਲੋਕਾਂ ਦੇ ਪਰ ਪੈਦਾ ਕਰਨ ਲੱਗੇ ਫਿਰ ਬਰਦੀ ਹੋ ਰਹੇ ਆਦੇਸ਼ ਤੇ ਆਦੇਸ਼ ਆਦੇਸ਼ ਤੇ ਆਦੇਸ਼ ਗੁਰੂ ਨਾਨਕ ਕਹਿੰਦੇ ਨੇ ਮੇਰੀ ਤਾਂ ਉਹਦੇ ਅੱਗੇ ਮੈਂ ਤਾਂ ਉਹਦੇ ਅੱਗੇ ਸਰੈਂਡਰ ਮੈਂ ਤਾਂ ਉਹਦੇ ਅੱਗੇ ਇਸ ਤਰੀਕੇ ਨਾਲ ਸਰੈਂਡਰ ਹਾਂ ਜਿਵੇਂ ਕੋਈ ਡੰਡੌਤ ਕਰਦਾ ਜੋ ਮੈਂ ਉਹ ਬੁਲਾਉਂਦਾ ਉਹ ਬੋਲਦਾ ਜੋ ਚਾਹੁੰਦਾ ਉਹ ਕਰਦਾ ਆਦੇਸ਼ ਕਿਹਨੂੰ ਕਹਿੰਦੇ ਨੇ ਜਿਵੇਂ ਉਹ ਬੁਲਾਵੇ ਅੰਤਰਾਤਮਾ ਜਿਵੇਂ ਬੁਲਾਵੇ ਉਵੇਂ ਬੋਲੇ ਜਿਵੇਂ RAM ਕਹੇ ਉਵੇਂ ਬੋਲੇ ਜੋ ਅੰਤਰਾਤਮਾ ਕਹੇ ਉਹੀ ਕਰੇ जो अंतरात्मा कहे वही बोले अंतरात्मा के मैं सुरेंडर हूं ਆਪਣੇ ਅੰਤਰਾਤਮਾ ਨੂੰ ਆਦੇਸ਼ ਹੈ ਮੇਰਾ ਬਾਹਰ ਕਿਸੇ ਨੂੰ ਆਦੇਸ਼ ਨਹੀਂ ਉਦੋਂ ਵੱਡਾ ਬਾਹਰ ਕੋਈ ਹੈ ਨਹੀਂ ਉਦੋਂ ਵੱਡਾ ਬਾਹਰ ਕੋਈ ਨਹੀਂ ਬਾਹਰ ਜੋ ਦੀਨ ਆਖਣ ਉਹ ਤਾਂ ਆਤਮਾ ਨਹੀਂ ਹੈ ਉਹ ਤਾਂ ਆਤਮਾ ਹੀ ਹੈ ਹਾਂ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਦ ਆਦ ਹੈ ਅੰਤਰਾਤਮਾ ਅੰਤਰਾਤਮਾ ਸ੍ਰਿਸ਼ਟੀ ਪੈਦਾ ਹੋਈ ਹੈ ਪਹਿਲਾਂ ਅੰਤਰਾਤਮਾ ਸੀ ਸਾਰਿਆਂ ਦੀ ਰਾਮ ਪਹਿਲਾਂ ਸੀ ਸ੍ਰਿਸ਼ਟੀ ਬਾਅਦ ਚ ਬਾਅਦ ਚ ਅੱਬਲ ਅੱਲੋ ਨੂਰ ਹੋ ਪਾਇਆ ਨੂਰ ਪਹਿਲਾਂ ਰਾਮ ਕੌਣ ਹੈ ਰਾਮ ਨੂਰ ਹੈ ਰਾਮ ਦੇ ਨਹੀਂ ਹੈ ਪੰਜਾ ਤੱਤ ਤਾਂ ਨੂਰ ਹੈ ਨੂਰ ਹੈ ਨਾ ਖਾਣਾ ਦਿਨਾ ਨਹੀਂ ਹੁੰਦਾ ਨੂਰ ਦੀ ਸਮਝ ਆ ਸਕਦੀ ਹੈ ਕੀ ਹੈ ਬੁੱਧੀ ਦਾ ਵਿਸ਼ਾ ਹੈ ਨੂਰ ਸਮਝ ਤਾਂ ਉਹਦੀ ਆ ਸਕਦੀ ਹੈ ਕੀ ਹੁੰਦਾ ਨੂਰ ਸੂਰਜ ਦੀ ਧੁੱਪ ਕੀ ਹੈ ਸੂਰਜ ਦੀ ਰੋਸ਼ਨੀ ਕੀ ਹੈ ਸੂਰਜ ਦਾ ਨੂਰ ਨੂਰ ਸੂਰਜ ਦਾ ਹੈ ਚਾਨਣ ਕਰ ਦਿੰਦਾ ਹੈ ਸਾਰੇ ਚਾਨਣ ਬਖੇਰਦਾ ਸੂਰਜ ਐਵੇਂ ਰਾਮ ਦਾ ਨੂਰ ਹੈ ਜੀਵ ਆਤਮਾ ਰਾਮ ਦਾ ਨੂਰ ਹੈ ਰਾਮ ਸੱਚ ਸਰੂਪ ਹੈ ਆਦ ਅਨੀਲ ਅਨਾਦ ਅਨਾਦ ਜੁਗ ਜੁਗ ਇੱਕੋ ਵੇਸ ਆਦ ਆਤਮਾ ਦਾ ਆਦ ਕੌਣ ਹੈ ਰਾਮ ਆਤਮਾ ਕਰਕੇ ਸ੍ਰਿਸ਼ਟੀ ਹੈ ਅਨੀਲ ਅਨਾਦ ਅਨਾਹਤ ਅਨੀਲ ਆਤਮਾ ਦੀ ਗਿਣਤੀ ਕਰੀਏ ਨਹੀਂ ਕਰ ਸਕਦਾ ਕੋਈ ਬਿਲਕੁਲ ਕੋਈ ਰਾਮ ਦੀ ਗਿਣਤੀ ਕਰ ਲੋ ਕੋਈ ਨਹੀਂ ਕਰ ਸਕਦਾ ਸੁਣੀ ਗੱਲ ਆਦਮੀ ਦੇ ਬਸ ਕਰ ਰਹੀ ਹੈ ਅਨਾਦ ਅਨਾਦ ਕਹਿੰਦੇ ਨੇ ਆਤਮਾ ਦਾ ਆਦ ਕੋਈ ਨਹੀਂ ਹੈ ਸ੍ਰਿਸ਼ਟੀ ਦਾ ਆਦ ਹੈ ਸ੍ਰਿਸ਼ਟੀ ਦੱਸ ਸਕਦੇ ਨੇ ਸਾਇਦਾਨ ਵੀਰ ਨਜ਼ਰ ਹੋ ਗਿਆ ਨਜ਼ਰ ਹੋ ਗਿਆ ਆਤਮਾ ਕਦ ਪੈਦਾ ਹੋਈ ਹੈ ਦੱਸੇ ਕੋਈ ਇਹ ਦੱਸੇ ਆਤਮਾ ਹੈ ਨਹੀਂ ਆਤਮਾ ਕਦੋਂ ਪੈਦਾ ਹੋਈ ਗੁਰਬਾਣੀ ਦੱਸਦੀ ਆਤਮਾ ਦੀ ਪੈਦਾਇਸ਼ ਬਾਰੇ ਤ੍ਰਿਤੀਏ ਵਿੱਚ ਪਿਆ ਦੋ ਤੇੜਾ ਪ੍ਰਥਮੇ ਬਸਿਆ ਸਤ ਕਰ ਸਤ ਕਰ ਸਮਾਂ ਦੱਸਦੀ ਹੈ ਪਰ ਉਸ ਵੇੜੇ ਆ ਗੱਲ ਸੀ ਉਦੋਂ ਬਾਅਦ ਆ ਹੋ ਗਿਆ ਕਿੰਨੇ ਸਾਲ ਹੋ ਗਏ ਨਹੀਂ ਦੱਸਦੀ ਗਿਣਤੀ ਜਿਹਨੀ ਪਈ ਗਿਣਤੀ ਜਿਹਨੀ ਪਈ ਪ੍ਰਥਮੇ ਵਸਿਆ ਸਤਕਾ ਖੇੜਾ ਤ੍ਰਿਤੀ ਵਿੱਚ ਕੁਛ ਭਿਆਦ ਤੇੜਾ ਦੁਤੀਆ ਅਰਧ ਅਰਧ ਸਮਾਨਾ ਇੱਕ ਰਹਾ ਤਾਂ ਇੱਕ ਹੋ ਜਾਂਦਾ ਗੱਲ ਸਾਰੀ ਦਸਤੀ ਪਰ ਸਮਾਂ ਨਹੀਂ ਕੋਈ ਦੱਸਣ ਸਮਾਂ ਤਾਂ ਮੈਟਰ ਦੇ ਉੱਤੇ ਟੈਸਟ ਹੈ ਮੈਟਰ ਉੱਤੇ ਟੈਸਟ ਹੈ ਮੈਟਰ ਪੁਰਾਣੀ ਹੁੰਦੀ ਹੈ ਇੱਥੋਂ ਪਤਾ ਲੱਗਦਾ ਹੈ ਕਿ ਸ੍ਰਿਸ਼ਟੀ ਨੂੰ ਨਜ਼ਰ ਹੋ ਗਿਆ ਆਤਮਾ ਦਾ ਕੋਈ ਟੈਸਟ ਨਹੀਂ ਹੈ ਆਤਮਾ ਪੁਰਾਣੀ ਨਹੀਂ ਹੁੰਦੀ ਜੇ ਪੁਰਾਣੀ ਨਹੀਂ ਹੁੰਦੀ ਤਾਂ ਬਦਲ ਨਹੀਂ ਲੱਗਦਾ ਸੱਚ ਪੁਰਾਣਾ ਹੋਵੇ ਸੱਚ ਪੁਰਾਣਾ ਹੋਵੇ ਨਾ ਆਤਮਾ ਤੇ ਤਾਂ ਕੋਈ ਆਦਾ ਸਮੇਂ ਦਾ ਅਸਰ ਹੈ ਨਹੀਂ ਸਮੇਂ ਦਾ ਅਸਰ ਸਰੀਰ ਤੇ ਹੈ ਸਰੀਰ ਬੁੜਾ ਹੋ ਜਾਂਦਾ ਪੁਰਾਣਾ ਹੋ ਜਾਂਦਾ ਸਾਰੇ ਮਨ ਦੇ ਜੋੜਾ ਹੋਰ ਮਿਲ ਜਾਂਦਾ ਸਰੀਰ ਹੋਰ ਤਾਂ ਹੁੰਦਾ ਆਤਮਾ ਦਾ ਮਰਦੀ ਨਹੀਂ ਅਮਰ ਇਸੇ ਕਰਕੇ ਆਤਮਾ ਨੂੰ ਅਮਰ ਕਹਿੰਦੇ ਨੇ ਮਰ ਮਰ ਗਏ ਸਰੀਰ ਸਰੀਰ ਮਰਦੇ ਨੇ ਸਰੀਰ ਤਾਂ ਮਰਦੇ ਨੇ ਆਤਮਾ ਥੋੜੀ ਮਰਦੀ ਆਤਮਾ ਮਰਦੀ ਤਾਂ ਹੈ ਨਹੀਂ ਫਿਰ ਜੇ ਮਰਦੀ ਨਹੀਂ ਦਿੱਕਤ ਕੀ ਹੈ ਦਿੱਕਤ ਇਹ ਹੈ ਪਰੇਸ਼ਾਨ ਰਹਿੰਦੀ ਹੈ ਮਾਇਆ ਚ ਚਿੰਤਾ ਰਹਿੰਦੀ ਹੈ ਮਾਇਆ ਚ ਦੁੱਖ ਸੁੱਖ ਰਹਿੰਦੇ ਨੇ ਮਾਇਆ ਚ ਹਰ ਵਕਤ ਚਿੰਤਾ ਗ੍ਰਸਤ ਰਹਿੰਦੀ ਹੈ ਚਿੰਤਾਵਾਂ ਤੋਂ ਛੁਟਕਾਰਾ ਕਿਵੇਂ ਹੋਵੇ ਪ੍ਰੋਬਲਮ ਬਸ ਚਿੰਤਾ ਦੀ ਚਿੰਤਾ ਨੂੰ ਜਿਦਾਸਮਾਨ ਮੰਨਦੇ ਨੇ ਆਦਮੀ ਵੀ ਆਪਣੀ ਜ਼ਿੰਦਗੀ 'ਚ ਚਿੰਤਾਵਾਂ ਨੂੰ ਹੀ ਦੂਰ ਕਰਦਾ ਕਰਦਾ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਚਿੰਤਾ ਤੋਂ ਮੁਕਤੀ ਭਾਲਦਾ ਦੁੱਖਾਂ ਤੋਂ ਮੁਕਤੀ ਭਾਲਦੇ ਦੀ ਜ਼ਿੰਦਗੀ ਲੰਘਦੀ ਹੈ ਹੋਰ ਕਦੀ ਹੋਰ ਕੀ ਕਰਦਾ ਆਦਮੀ ਸਾਰਾ ਸਾਰੀ ਉਮਰ ਪਰ ਉਹ ਮੈਟਰ ਚੋਂ ਦੂਰ ਕਰਦਾ ਚਿੰਤਾ ਉਹ ਮੈਟਰ ਇਕੱਠੀ ਕਰਕੇ ਸਹੂਲਤਾਂ ਇਕੱਠੀਆਂ ਕਰਕੇ ਉਹਦੇ ਨਾਲ ਚਿੰਤਾ ਉਹਦੇ ਨਾਲ ਚਿੰਤਾ ਦੂਰ ਹੁੰਦੀ ਨਹੀਂ ਜਿਉਂ-ਜਿਉਂ ਤਰੱਕੀ ਹੁੰਦੀ ਹੈ ਤੇ ਉਦੋਂ ਪੀਸ ਆਉਂ ਜਾਈ ਜਾਂਦਾ ਜਿੰਨੀਆਂ ਸੁਖ ਸੁਭਦਾਵਾਂ ਇਕੱਠੀਆਂ ਕਰਦਾ ਹੈ ਆਦਮੀ ਪ੍ਰਾਪਤ ਕਰਦਾ ਹੈ ਉਹਨਾਂ ਇਹਦਾ ਪੀਸ ਆਫ ਮਾਈਂਡ ਘਟੀ ਜਾਂਦਾ ਹੈ ਪੀਸ ਆਫ ਮਾਈਂਡ ਦੀ ਕੀਮਤ ਤੇ ਹੀ ਸੁਖ ਸੁਭਦਾਵਾਂ ਮਿਲਦੀ ਹੈ ਇਹ ਉਹ ਰੱਖੀਆਂ ਜਾ ਸਕਦੀਆਂ ਨੇ ਉਹਨਾਂ ਦੀ ਚਿੰਤਾ ਰਹਿੰਦੀ ਹੈ ਚਲੀਆਂ ਨਾ ਜਾਣ ਇਸ ਕਰਕੇ ਬੜੇ ਬੜੇ ਜੇ ਦੀਸੇ ਲੋਕ ਤਿੰਨ ਕੋ ਵਿਆਪਕ ਚਿੰਤਾ ਰੋ ਸਾਰਿਆਂ ਨੂੰ ਚਿੰਤਾ ਰੋ ਸਾਰਿਆਂ ਨੂੰ ਬੜਿਆਂ ਨੂੰ ਜ਼ਿਆਦਾ ਚਿੰਤਾ ਰੋ ਛੋਟਿਆਂ ਨੂੰ ਘੱਟ ਚਿੰਤਾ ਛੋਟਿਆਂ ਨੂੰ ਥੋੜਾ ਚਿੰਤਾ ਰੋਗਾ ਬੜਿਆਂ ਨੂੰ ਜ਼ਿਆਦਾ ਚਿੰਤਾ ਰੋ ਨੀਂਦ ਬੜਿਆਂ ਨੂੰ ਘੱਟ ਆਉਂਦੀ ਹੈ ਮਜ਼ਦੂਰ ਨੂੰ ਆ ਜਾਂਦੀ ਹੈ ਥੱਕ ਕੇ ਹਾਂਜੀ ਕਹਿਣਾ ਸਕੇ ਕੋ ਤੂੰ ਕਦ ਕਾ ਹਾਂ ਇਹਦੇ ਬਾਰੇ ਹੈ ਵੀ ਇਹਨੂੰ ਕੋਈ ਨਹੀਂ ਆਤਮਾ ਨੂੰ ਕਹਿ ਸਕਦਾ ਕਹਿ ਨਾ ਸਕੇ ਬੋਲ ਤੂੰ ਕਦੋਂ ਕਰ ਕਰ ਕਿਸੇ ਨੇ ਨਹੀਂ ਦੱਸਿਆ ਤੂੰ ਕਦੋਂ ਦਾ ਆਤਮਾ ਕਦੋਂ ਦਾ ਵਾਹਿਗੁਰੂ ਤੇਰਾ ਸਭ ਸਦਕਾ ਚਵਰਾਸੀ ਲੱਖ ਜੋਨੋ ਭਾਈ ਚਵਰਾਸੀ ਲੱਖ ਦਾ ਜੂਨ ਪੈਦਾ ਕੀਤੀ ਹੈ ਰਿਜਕ ਦਿਆ ਸਭ ਕੋ ਤਦਕਾ ਉਦੋਂ ਨਹੀਂ ਹੀ ਰਿਜਕ ਦਿੱਤਾ ਹੋਇਆ ਸਾਰਿਆਂ ਨੂੰ ਪਹਿਲਾਂ ਹੀ ਆਦਮੀ ਦੀ ਜੂਨ ਵੀ ਨਹੀਂ ਸੀ ਇਹ ਆਦਮੀ ਵਾਲਾ ਰਿਜਕ ਵੀ ਉਦੋਂ ਹੀ ਪਾਤਾ ਅਲੋ ਆਦਮੀ ਪੈਦਾ ਨਹੀਂ ਹੋਇਆ ਥੱਲੇ ਦੀਆਂ ਜੁਨਾ 'ਚ ਹੈ ਆਖਰੀ ਪੌੜੀ ਹੈ ਇਹ ਆਦਮੀ ਵਾਲਾ ਨਹੀਂ ਕੋਈ ਤੋਂ ਹੀ ਪਾਤਾ ਵੀ ਜਦ ਪੈਦਾ ਹੋ ਜਾਂਦਾ ਸਾਡੀ ਕਰੋੜਾਂ ਸਾਲ ਬਾਅਦ ਆਦਮੀ ਪੈਦਾ ਹੋਇਆ ਥੱਲੇ ਦੇ ਜੀਵਨ 'ਚ ਉਦੋਂ ਧਰਤੀ ਬਾਚਰ ਬਾਅਦ ਪੈਦਾ ਹੋਈ ਹੈ ਪਹਿਲਾਂ ਧਰਤੀ ਹੋਈ ਨਹੀਂ ਸੀ ਪਾਣੀ ਸੀ ਪਹਿਲਾਂ ਧਰਤੀ ਨਹੀਂ ਸੀ ਪਾਣੀ ਪਾਣੀ ਸੀ ਬੜਾ ਮਾਰਕੰਡੇ ਪ੍ਰਾਣ ਉਹ ਜਿਹੜਾ ਚੰਡੀ ਚਰਿੱਤਰ ਸਭ ਦੱਸਿਆ ਦੋਹਾਂ ਉਹਦੇ ਵਿੱਚ ਭਗਵਤੀ ਪ੍ਰਾਣ ਦਾ ਔਰ ਮਾਰਕੰਡੇ ਪ੍ਰਾਣ ਦਾ ਦਸਮ ਗ੍ਰੰਥ ਹੈ ਜਿਹੜਾ ਇਹ ਗੱਲ ਦਾ ਜਵਾਬ ਦਸਮ ਗ੍ਰੰਥ ਚੋਂ ਬਿਲਕੁਲ ਹੈ ਜਿਹੜੀਆਂ ਗੱਲਾਂ ਨੇ ਨਾ ਸਭਈਆਂ ਦੀਆਂ ਇਹਦਾ ਐਗਜ਼ੈਕਟ ਜਵਾਬ ਇਹ ਆ ਗੁਰੂ ਗ੍ਰੰਥ ਸਾਹਿਬ ਦੇ ਮਿਲਣਾ ਕਿਉਂਕਿ ਲੇਟਰ ਮਾਇਆ ਨਾਲ ਹੋ ਗਈ ਗੱਲ ਲੇਟਰ ਮਾਇਆ ਨਾਲ ਹੋ ਗਈ ਇੱਥੇ ਆ ਕੇ ਗੱਲ ਮਾਇਆ ਨਾਲ ਰਿਲੇਟਡ ਗੱਲਾਂ ਦਾ ਦਸਮ ਗ੍ਰੰਥ ਤੋਂ ਬਿਲਕੁਲ ਜਵਾਬ ਨਹੀਂ ਮਿਲਣਾ ਉਹ ਪੁਰਾਣਾ ਚ ਪਈ ਆ ਗੱਲ ਉਹ ਜਦ ਕਹਿੰਦੇ ਸਾਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਜਲ ਤੇ ਤਰ ਪਵਨ ਸਾਜੇ ਅਜੋ ਮਿੱਟੀ ਕਿੱਥੇ ਜਲ ਤੇ ਹੀ ਤਰ ਪਵਨ ਸਾਰੇ ਜਲ ਦੇ ਵਿੱਚ ਹੀ ਮਿੱਟੀ ਸੀ ਜਿਹੜੀ ਚਪੱਤੀ ਕਿੱਥੋਂ ਪੈਦਾ ਹੁੰਦੀ ਹੈ ਪਾਣੀ ਦੇ ਵਿੱਚ ਚਪੱਤੀ ਪੈਦਾ ਹੋ ਜਾਂਦੀ ਹੈ ਥੱਲੇ ਉਹਦੀ ਜੜ ਨਹੀਂ ਹੁੰਦੀ ਜ਼ਮੀਨ 'ਚ ਕਿਵੇਂ ਹੋ ਜਾਂਦੀ ਪਾਣੀ ਬੋਤਲ ਚ ਪਾ ਕੇ ਰੱਖ ਦੋ ਜਾਲਾ ਪੈਦਾ ਹੋ ਜਾਂਦਾ ਕਿਉਂ ਹੋ ਜਾਂਦਾ ਜਾਲਾ ਜਿਹੜਾ ਪੈਦਾ ਹੋਣਾ ਜਾਲੇ ਤੋਂ ਹੀ ਧਰਤੀ ਬਣੀ ਹੋਈ ਥੋੜੀ ਥੋੜੀ ਅਨਾਹਿਤ ਅਨਾਹਿਤ ਅਨਾਹਿਤ ਹੈ ਕਿ ਤੈਨੂੰ ਤੂੰ ਤੇਰੀ ਹੱਤਿਆ ਨਹੀਂ ਹੋ ਸਕਦੀ ਹੱਤਿਆ ਨਹੀਂ ਹੋ ਸਕਦੀ ਤੂੰ ਮਰਦਾ ਨਹੀਂ ਮਰਦਾ ਨਹੀਂ ਹੱਤਿਆ ਜਾਣਾ ਹੱਤਿਆ ਹੋ ਜਾਣਾ ਅਮਰ ਤੇ ਅਮਰ ਜੀਵ ਅਮਰ ਹੈ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਜਦ ਤੂੰ ਮਰਦਾ ਹੀ ਨਹੀਂ ਹੈਗਾ ਅਮਰ ਹੈ ਤੇ ਸਾਰੇ ਜੁਗਾਂ 'ਚ ਇਹ ਜਿਹਾ ਹੀ ਰਹਿਣਾ ਤੂੰ ਬੁੜਾ ਵੀ ਨਹੀਂ ਹੁੰਦਾ ਪੁਰਾਣਾ ਵੀ ਨਹੀਂ ਹੁੰਦਾ ਹਰ ਸਮੇਂ ਤੇਰਾ ਇਹ ਜਾਈ ਵੇਸ ਰਹਿੰਦਾ ਹੈ ਇਹ ਜਾਈ ਰੂਪ ਰਹਿੰਦਾ ਹੈ ਸਰੂਪ ਰਹਿੰਦਾ ਹੈ ਰੂਪ ਨਹੀਂ ਬਦਲਦਾ ਇਹਦਾ ਤੇ ਕੋਈ ਸਮੇਂ ਦਾ ਅਸਰ ਨਹੀਂ ਹੁੰਦਾ